ਸ਼ਲੋਕ ਮਹੱਲਾ ਪਹਿਲਾ ਨਾ ਸਤੀ ਦੁਖੀਆ ਨਾ ਸਤੀ ਸੁਖੀਆ ਨਾ ਸਤੀ ਪਾਣੀ ਜੰਤ ਫਿਰੈ ਹਾਂ ਜਿਹੜੇ ਸਤਵਾਦੀ ਨੇ ਨਾ ਸਤੀ ਨੇ ਇੱਕ ਜਤੀ ਨੇ ਜਤੀ ਜੋਗੀ ਨੇ ਸਤੀ ਸਤਵਾਦੀ ਨੇ ਸੱਚ ਨਾਲ ਜੁੜੇ ਹੋਏ ਜਿਹੜੇ ਸੱਚ ਦੀ ਖੋਜ ਕਰਦੇ ਨੇ ਉਹ ਸਤੀ ਨੇ ਉਹ ਕਹਿੰਦੇ ਨਾ ਉਹ ਦੁੱਖ ਸੰਸਾਰ ਦਾ ਉਹਨਾਂ ਨੂੰ ਅਨੁਭਵ ਹੁੰਦਾ ਹੈ ਨਾ ਸੁਖ ਸੁਖ ਦੁੱਖ ਤੋਂ ਪਰੇ ਨੇ ਦੋਨਾਂ ਨੂੰ ਯਾਨੀ ਕਹਿਣ ਦਾ ਭਾਵ ਹੈ ਸੱਚੀ ਲੋਕ ਨੇ ਜਿਹੜੇ ਸੁਖ ਔਰ ਦੁੱਖ ਨੂੰ ਸਮ ਕਰਕੇ ਜਾਣਦੇ ਨੇ ਉਹ ਗੁਰਸਿੱਖ ਨੇ ਮੈਂ ਕਹ ਲੋ ਆਹ ਸੱਚ ਜੁਗਾਤ ਸੱਚ ਨਾਲ ਜੁੜੇ ਹੋਏ ਨੇ ਜਿਹੜੇ ਇਹ ਗੁਰਸਿੱਖ ਨੇ ਇਹ ਦੁੱਖ ਔਰ ਸੁਖ ਨੂੰ ਸੰਸਾਰੀ ਨੂੰ ਸਮ ਕਰਕੇ ਜਾਣਦੇ ਨੇ ਇਸ ਕਰਕੇ ਨਾ ਇਹ ਦੁਖੀ ਹੁੰਦੇ ਨੇ ਨਾ ਇਹ ਸੁਖ ਨੂੰ ਅਨੁਭਵ ਕਰਦੇ ਨੇ ਸੁਖ ਦੁੱਖ ਦੋਵੇਂ ਬਰਾਬਰ ਨੇ ਨਾ ਵਾਸਤੇ ਨਾ ਇਹ ਪਾਣੀ ਦੇ ਜਨਤਾ ਦੇ ਵਿੱਚ ਜਿੱਥੇ ਪਾਣੀ ਦੇ ਜੀਵ ਨੇ ਉੱਥੇ ਨਹਾਉਂਦੇ ਫਿਰਦੇ ਨੇ ਤੀਰਥਾਂ ਦੇ ਇਹ ਨਹਾਉਂਦੇ ਨਹੀਂ ਆਣੇ ਇਹ ਸਾਡੇ ਭਾਵੇਂ ਸਰੋਵਰ ਬਣਾ ਲਏ ਹੁਣ ਪਰ ਸਰੋਵਰ ਉਸ ਵਕਤ ਤਾਂ ਬਣਾਏ ਤੇ ਘੋੜਿਆਂ ਨੂੰ ਪਾਣੀ ਚਾਹੀਦਾ ਸੀ ਇੱਕ ਵਾਰ ਤਾਂ ਆਦਮੀ ਨੇ ਵੈਸੇ ਇਸ਼ਨਾਨ ਕਰਨਾ ਹੀ ਕਰਨਾ ਉਹ ਤੀਰਥ ਮੰਨ ਕੇ ਨਹੀਂ ਕਰਨਾ ਹੈ ਅਸੀਂ ਇਸ਼ਨਾਨ ਉਹ ਤਾਂ ਕਰਨਾ ਵੀ ਅਸੀਂ ਤੀਰਥ ਦੇ ਨਹਾਉਣੇ ਆ ਨਹਾਉਣਾ ਪੁੰਨ ਨਹੀਂ ਕਾਇਆ ਦੀ ਸ਼ੁੱਧੀ ਵਾਸਤੇ ਸਰੀਰ ਦੀ ਸ਼ੁੱਧੀ ਵਾਸਤੇ ਧੋਣਾ ਪਿੰਡਾ ਹੀ ਧੋਣਾ ਕਿਹਾ ਇਹਨੂੰ ਧੋਣਾ ਆ ਪਿੰਡਾ ਧੋਣਾ ਇਸ਼ਨਾਨ ਸੱਚੇ ਹੈ ਹੀ ਨਹੀਂ ਹਾਂਜੀ ਨਾ ਸਤੀ ਮੂੰਡ ਮੁੰਡਾਈ ਕੇਸੀ ਨਾ ਸਤੀ ਪੜਿਆ ਦੇਸ਼ ਫਿਰੈ ਆ ਨਾ ਸਤੀ ਆ ਜਿਹੜੇ ਨੇ ਕੇਸ ਮਣਾਉਂਦੇ ਨੇ ਕੇਸ ਰੱਖਦੇ ਹੁੰਦੇ ਨੇ ਸਤੀ ਮੂੰਡ ਮੁੰਡਾਏ ਕੇਸੀ ਸੰਨੀ ਬਣਾਉਂਦੇ ਕੋਈ ਬਾਲ ਕਿਉਂਕਿ ਭਾਣੇ ਚੱਲਦੇ ਨੇ ਨਾ ਹੁਕਮ ਚੱਲਦੇ ਨੇ ਮੂੰਡ ਮੁੰਡਾਏ ਕੇਸੀ ਨਾ ਉਹ ਪੜ ਕੇ ਦੇਸ਼ਾਂ ਪ੍ਰਦੇਸ਼ਾਂ ਚ ਤੁਰੇ ਫਿਰਦੇ ਨੇ ਜਿਵੇਂ ਗਿਆਨ ਚਰਚਾ ਕਰਦੇ ਜਿਵੇਂ ਵੇਦਾਂਤੀ ਫਿਰਦੇ ਸੀ ਪੰਡਤ ਫਿਰਦੇ ਸੀ ਉਹ ਬਹਿਸ ਕਰਦੇ ਫਿਰਦੇ ਸੀ ਐਦਾਂ ਨਹੀਂ ਕਰਦੇ ਹਣ ਸਤੀ ਠੀਕ ਹੈ ਜੀ ਹਾਂਜੀ ਨਾ ਸਤੀ ਰੁੱਖੀ ਬਿਰਖੀ ਪੱਥਰ ਆਪ ਤਛਾਵੇਂ ਦੁੱਖ ਸਹਿ ਰੁੱਖਾਂ ਬਿਰਖਾਂ ਨੂੰ ਨਹੀਂ ਪੂਜਦੇ ਨਾ ਪੱਥਰਾਂ ਨੂੰ ਪੂਜਦੇ ਨੇ ਪੱਥਰਾਂ 'ਚ ਸ਼ਰਧਾ ਨਹੀਂ ਰੱਖਦੇ ਰੁੱਖਾਂ ਵਿਰਖਾਂ 'ਚ ਸ਼ਰਧਾ ਨਹੀਂ ਰੱਖਦੇ ਉਹ ਉਹ ਇਹਨਾਂ ਦੀ ਪੂਜਾ ਨਹੀਂ ਕਰਦੇ ਬਾਕੀ ਲੋਕ ਕਰਦੇ ਨੇ ਸੱਚੀ ਸਿੱਖ ਲੋਕ ਨਹੀਂ ਕਰਦੇ ਸੱਚ ਨੂੰ ਮੰਨਣ ਵਾਲੇ ਨਹੀਂ ਕਰਦੇ ਹੁੰਦੇ ਹਾਂਜੀ ਆਪ ਤਛਾਵੇਂ ਦੁੱਖ ਸਹ ਨਾ ਉਹ ਆਪਣੇ ਆਪ ਨੂੰ ਤਛ ਲਾਉਂਦੇ ਨੇ ਉਹ ਦੇਖਦੇ ਨੇ ਆਪਣੇ ਸਰੀਰ ਦੇ ਉੱਤੇ ਸੂਏ ਘਬੋਟਦੇ ਨੇ ਸੂਰਾਂ ਤੇ ਪੈ ਜਾਂਦੇ ਨੇ ਤਛ ਦਿੰਦੇ ਨੇ ਸਰੀਰ ਨੂੰ ਦੁੱਖ ਨੇ ਨਾ ਇਹ ਜਾਂ ਕੋਈ ਕੰਮ ਕਰਦੇ ਨੇ ਪਖੰਡ ਹਾਂਜੀ ਨਾ ਸਤੀ ਹਸਤੀ ਬੱਦੇ ਗਲ ਨਾ ਸਤੀ ਗਾਈ ਘਾ ਚਰੇ ਹਾਂ ਨਾ ਤਾਂ ਉਹ ਜਿਵੇਂ ਹਾਥੀ ਨੂੰ ਸੰਗਲਾਣਾ ਬੰਨ ਕੇ ਬੜੇ ਬੜੇ ਡੇਰਿਆਂ ਤੇ ਮਹੰਤ ਲੋਕ ਨੇ ਇਹ ਕੰਮ ਕਰਦੇ ਨੇ ਹਾਥੀਆਂ ਤੇ ਚੜੇ ਫਿਰਦੇ ਨੇ ਉਹਨਾਂ ਨੂੰ ਇਹ ਲੋੜ ਨਹੀਂ ਹੈ ਦਿਖਾਵਾ ਨਾ ਉਹ ਕ੍ਰਿਸ਼ਨ ਨੂੰ ਗਾਇਆਂ ਚਰਾਉਂਦੇ ਨੇ ਗਾਇਆਂ ਚਾਰ ਨੂੰ ਭਗਤੀ ਮੰਨਦੇ ਨੇ ਉਹ ਅੱਛਾ ਜੀ ਗੋਸ਼ਾਲੇ ਖੋਲਦੇ ਨੇ ਵਗੈਰਾ ਖੋਲਣਾ ਇਹਨਾਂ ਦੀ ਪਾਲਣਾ ਕਰਨੀ ਗਊਆਂ ਦੀ ਅਸਲ ਜਿਹੜੀ ਗਾਂ ਹੈ ਇਹ ਇਹਨੂੰ ਗੋ ਕਿਹਾ ਹੋਇਆ ਸੀ ਬੁੱਧੀ ਤੋਂ ਨਾ ਦੋਈ ਗਾਂ ਬਣਾ ਲਿਆ ਬਵੇਖ ਬੁੱਧੀ ਇਹ ਦੁੱਧ ਪੈਦਾ ਕਰਦੀ ਹੈ ਗੁਰਮਤ ਰੂਪੀ ਗੁਰਬਾਣੀ ਰੂਪੀ ਦੁੱਧ ਉਹਦੀ ਵਜਾਇਆ ਦੂਸਰੀ ਗਾਂ ਬਣਾ ਲਿਆ ਹਾਂਜੀ ਜਿਸ ਹੱਥ ਸਿੱਧੀ ਦੇਵੈ ਜੇ ਸੋਈ ਜਿਸ ਨੂੰ ਦੇ ਤਿਸ ਆਏ ਮਿਲੇ ਸਿੱਧੀ ਹੈ ਨਾ ਲਫ਼ਜ਼ ਸਿੱਧੀ ਸਿਹਾਰੀ ਨਾਲ ਹੈ ਜੀ ਉਹ ਸਿੱਧੀ ਉਹ ਕਹਿੰਦੇ ਨੇ ਇਹਨੂੰ ਠੀਕ ਹੈ ਠੀਕ ਕਹਿੰਦੇ ਨੇ ਸੋਝੀ ਹੈ ਜਿਹਨੂੰ ਸੱਚ ਦੀ ਸੋਝੀ ਪ੍ਰਾਪਤ ਹੋ ਜਵੇ ਸਮਝ ਆ ਜਵੇ ਸੱਚ ਦੀ ਜਿਸ ਸੱਚ ਸਿੱਧੀ ਦੇਵ ਹੈ ਦੇਵ ਹੈ ਹਾਂ ਦਿੰਦਾ ਹੋਈ ਹੈ ਜਿਸ ਤੂੰ ਜਾਣਾ ਹੈ ਸੋਈ ਜਾਣ ਜਾਵੇ ਦੇਵ ਹੈ ਸੋਈ ਜੇ ਉਹ ਦੇ ਦੇਵੇ ਸੱਚ ਦੀ ਸਿੱਧੀ ਆਪੇ ਸੱਚ ਹੀ ਸੱਚ ਦੀ ਸਿੱਧੀ ਦਿੰਦਾ ਹਾਂਜੀ ਜਿਸ ਨੂੰ ਦੇ ਤਿਸ ਆਏ ਮਿਲੇ ਬਾ ਜਿਹਨੂੰ ਸਿੱਧੀ ਮਿਲ ਜਾਂਦੀ ਹੈ ਅਬਨਾਸ਼ੀ ਰਾਜ ਦਾ ਅਧਿਕਾਰੀ ਹੋ ਜਾਂਦਾ ਉਹਦੇ ਬਚਨ ਸਭ ਤੋਂ ਉੱਪਰ ਹੁੰਦੇ ਨੇ ਖਾਲਸੇ ਕੇ ਬੋਲ ਬਾਲੇ ਬਾਲੇ ਦਾ ਮਤਲਬ ਸਾਰਿਆਂ ਤੋਂ ਉੱਪਰ ਦੀ ਇਹੀ ਖਾਲਸੇ ਦੇ ਬੋਲ ਬਾਲੇ ਨੇ ਸਭ ਤੋਂ ਉੱਪਰ ਦੀ ਗੱਲ ਹੈ ਇਹ ਬਾਲਾ ਹੁੰਦਾ ਉੱਪਰ ਅੱਛਾ ਜੀ ਤੇ ਉੱਪਰਲੀ ਗੱਲ ਹੈ ਸਭ ਤੋਂ ਉੱਚ ਅਵਸਥਾ ਦੀ ਗੱਲ ਹੈ ਹੋਰ ਖਾਲਸੇ ਦੇ ਬੋਲ ਬਾਲੇ ਕੁਝ ਨਹੀਂ ਮੈਂ ਰੌਣਾ ਪਾਇਆ ਸੀ ਖਾਲਸੇ ਦੇ ਬੋਲ ਬਾਲੇ ਖਾਲਸੇ ਦੇ ਬੋਲ ਬਾਲੇ ਆਈ ਖਾਲਸੇ ਦੇ ਬੋਲ ਬਾਲੇ ਨੇ ਹਾਂਜੀ ਨਾਨਕ ਤਾਂ ਕੋ ਮਿਲੇ ਵਡਾਈ ਜਿਸ ਘਟ ਭੀਤਰ ਸ਼ਬਦ ਰਵੈ ਨਾਲ ਕਹਿੰਦੇ ਨੇ ਉਹਨੂੰ ਬੜਾਈ ਮਿਲ ਜਾਂਦੀ ਹੈ ਉਹਦਾ ਜਾਸਰ ਤਾਂ ਸੰਸਾਰ 'ਚ ਸੱਚੇ ਮਾਰਗ ਚੱਲਦੇ ਆ ਉਹ ਸਤਕਰੇ ਜਹਾਨ ਤਾਂ ਕੋ ਮਿਲੇ ਵਡਾਈ ਜਿਹਦੇ ਘੜ ਦੇ ਅੰਦਰ ਹਿਰਦੇ 'ਚੋਂ ਨਾਮ ਪੈਦਾ ਹੋ ਜਾਏ ਅੰਦਰੋਂ ਸ਼ਬਦ ਪੈਦਾ ਹੋਵੇ ਹੁਕਮ ਦੀ ਸੋਝੀ ਆ ਜਵੇ ਸੁਰਤ ਸ਼ਬਦ ਨਾਲ ਜੁੜ ਜਵੇ ਅੰਦਰੋਂ ਜਿਵੇਂ ਬਿਨਾ ਕੰਨਾਂ ਦੇ ਸੁਣਨ ਵਾਲੀ ਬਾਣੀ ਜਿਹਦੇ ਅੰਦਰੋਂ ਪੈਦਾ ਹੋ ਜਵੇ ਉਹਨੂੰ ਵਡਾਈ ਮਿਲਦੀ ਹੈ ਉਹਦੇ ਬੋਲ ਬਾਲੇ ਨੇ ਫਿਰ ਉਹ ਅਨਾਸ਼ੀ ਰਾਜ ਹੈ ਉਹਦੇ ਕੋ ਹਾਂਜੀ ਸਭ ਘਟ ਮੇਰੇ ਹਉ ਸਭਨਾ ਅੰਦਰ ਜਿਸੈ ਖੁਆਈ ਤਿਸ ਕੌਣ ਕਹੈ ਉਧਰੋਂ ਆ ਗਈ ਗੱਲ ਪਰ ਸੱਚ ਵੱਲੋਂ ਸਭ ਘਟ ਮੇਰੇ ਹੀ ਨੇ ਚਾਨਣ ਉਹਨੇ ਕੀਤਾ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਜਿਹਦਾ ਚਾਨਣ ਹੈ ਉਹ ਕਹਿੰਦਾ ਸਭ ਘਟ ਮੇਰੇ ਨੇ ਚਾਨਣ ਮੇਰਾ ਮੇਰੇ ਚਾਨਣ ਨਾਲ ਘਟ ਪੈਦਾ ਹੋਇਆ ਹੋਇਆ ਹਾਂ ਸਭਨਾ ਅੰਦਰ ਮੈਂ ਸਭਨਾ ਦੇ ਅੰਦਰ ਹਾਂ ਉਧਰ ਸਤਗੁਰ ਬੋਲਦਾ ਸਭ ਘਟ ਮੇਰੇ ਮੈਂ ਸਭਨਾ ਅੰਦਰ ਸਭ ਸਭਨਾ ਅੰਦਰ ਹਾਂਜੀ ਜਿਸੈ ਖੁਆਈ ਤਿਸ ਕੌਣ ਕਹੈ ਇਹਨੂੰ ਤਾਂ ਪੁੱਠੀ ਗੱਲ ਸਮਝ ਆ ਜਾਏ ਖੱਡੇ ਤਿੱਖੀ ਵਾਲੋਂ ਨਿੱਕੀ ਹੈ ਜੇ ਧਾਰ ਖੱਡੇ ਦੀ ਆਪਣੇ ਅੰਦਰ ਵੱਲ ਨੂੰ ਚਲਾ ਲਵੇ ਨਾ ਤਾਂ ਆਪ ਨੂੰ ਵੀ ਕੱਟ ਦਿੰਦੀ ਹੈ ਜੇ ਗੁਰਬਾਣੀ ਉਲਟੀ ਸਮਝ ਆ ਜਾਏ ਤਾਂ ਨੁਕਸਾਨ ਵੀ ਕਰ ਦਿੰਦੀ ਹੈ ਆਪਣਾ ਆਪਾ ਖੋ ਜਾਂਦਾ ਆਪਣਾ ਆਪਾ ਭੁੱਲ ਜਾਂਦਾ ਇਹ ਸਰੀਰ ਮਿੱਟੀ ਦੇ ਸਰੀਰ ਦਾ ਆਪਾ ਖੋ ਗਿਆ ਜਿਸੈ ਖੁਆਈ ਤਿਸ ਕੌਣ ਕਹੇ ਤਿਸ ਕੌਣ ਕਹੇ ਉਹਨੂੰ ਕਿਹੜਾ ਸਮਝਾਵੇ ਜਿਹੜਾ ਜਿਹਨੇ ਆ ਮਿੱਟੀ ਦਾ ਸਰੀਰ ਦਾ ਚਾਪੜਾ ਆਪਾਂ ਹੀ ਖੋਦਤਾ ਠੀਕ ਹੈ ਜੀ ਹਾਂਜੀ ਜਿਸੈ ਦਿਖਾਲਾ ਵਾਟੜੀ ਤਿਸੈ ਭੁਲਾਵੇ ਕੌਣ ਜਿਸੈ ਦਿਖਾਲੇ ਵਾਟੜੀ ਤਿਸੈ ਭੁਲਾਵੇ ਕੌਣ ਜਿਹਨੂੰ ਸੱਚਾ ਦਿਖਾ ਦੇਵੇ ਜਿਹਨੂੰ ਗੱਲ ਸਮਝੇ ਸੱਚ ਦੀ ਸੱਚੀ ਨੂੰ ਸਮਝ ਆ ਜਵੇ ਸਮਝਾ ਦੇਵੇ ਉਹਨੂੰ ਕਹਿੰਦੇ ਭੁਲਾ ਕੌਣ ਸਕਦਾ ਉਹਨੂੰ ਭੁਲਾ ਨਹੀਂ ਕੋਈ ਸਕਦਾ ਜਿਹਨੂੰ ਸੱਚ ਦਾ ਰਾਹ ਤੋਂ ਪਟਕਾ ਦੇਵੇ ਉਹਨੂੰ ਫਿਰ ਕੋਈ ਸਮਝਾ ਨਹੀਂ ਸਕਦਾ ਹਾਂਜੀ ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੇ ਕੌਣ ਆ ਜਿਹਨੂੰ ਨਾ ਕਰਕੇ ਭਲਾ ਲਵੇ ਬਾਟੜੀ ਦੂਰਾ ਪੋਠੇਰਾ ਪਾ ਦਵੇ ਨਾ ਹੀ ਹੋ ਜਵੇ ਨਾ ਬੋੜਾ ਹੋ ਜਵੇ ਉਹਨੂੰ ਫਿਰ ਸਮਝਾਵੇ ਕੌਣ ਉਹਨੂੰ ਕੌਣ ਦਿਖਾਵੇ ਸਤਗੁਰ ਕੁਝ ਨਹੀਂ ਕਰ ਸਕਦਾ ਸਤਗੁਰ ਕੋ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਸਤਗੁਰ ਦੇ ਸਰੀਰ ਨੂੰ ਡਿੱਠੇ ਤੇ ਮੁਕਤੀ ਨਹੀਂ ਹੁੰਦੀ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਜੋ ਉਹ ਕਹਿੰਦਾ ਹੈ ਗੱਲ ਕਹਿੰਦਾ ਉਹਦੇ ਤੇ ਵਿਚਾਰ ਕਰੇ ਫਿਰ ਕੁਝ ਪ੍ਰਾਪਤ ਹੋ ਸਕਦਾ ਹੈ ਉਹ ਵੀ ਜੇ ਕਿਰਪਾ ਹੋਵੇ ਅੰਦਰੋਂ ਚਾਹੁੰਦਾ ਹੋਵੇ ਇਹਦੀ ਆਪਣੇ ਆਪ ਤੇ ਆਪਣੀ ਉਹ ਕਿਰਪਾ ਹੋਵੇ ਆਪ ਹੀ ਚਾਹੁੰਦਾ ਹੋਵੇ ਕਹਿਣ ਦਾ ਮਤਲਬ ਹੈ ਜੇ ਚਾਹੁੰਦਾ ਤਾਂ ਕਿਰਪਾ ਹੈ ਜੇ ਨਹੀਂ ਚਾਹੁੰਦਾ ਤਾਂ ਕਿਰਪਾ ਹੈ ਠੀਕ ਹੈ ਜੀ ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗਰਹਿ ਕਰੈ ਜਪ ਤਪ ਸੰਜਮ ਭੀਖਿਆ ਕਰੈ ਸੋ ਗਿਰਹੀ ਗਿਰਹੀ ਕੌਣ ਹੈ ਅਸੀਂ ਜਿਹੜੇ ਆ ਗਰੀਆਂ ਘਰਾਂ 'ਚ ਰਹਿਣ ਵਾਲੇ ਆ ਕੰਮਕਾਰ ਕਰਦੇ ਆ ਵਿਆਹੇ ਭਰੇ ਹੋਏ ਨੇ ਔਲਾਦ ਹੈ ਇਹਨਾਂ ਨੂੰ ਗਿਰੀ ਕਹਿੰਦੇ ਉਹ ਕਹਿੰਦੇ ਬਿਲਕੁਲ ਨਹੀਂ ਹੈਗੇ ਗਿਰੀ ਨਾ ਇਹ ਘਰ ਹੈ ਨਾ ਇਹ ਧਾਰ ਹੈ ਕਾਰੀ ਦੁਨੀਆ ਦੇ ਵਿੱਚ ਗਿਰੀ ਕੌਣ ਹੈ ਜੋ ਨਿਗਰਾ ਹੈ ਕਰਿਆ ਜਿਹੜਾ ਦੁਨੀਆ ਦਾ ਘਰ ਹੈ ਆ ਦੁਨੀਆ ਜਿਹੜੀ ਸੰਸਾਰ ਹੈ ਤਿੰਨੇ ਲੋਕ ਨੇ ਤਿੰਨਾਂ ਲੋਕਾਂ ਨੂੰ ਤਿਆਗ ਦੇਵੇ ਇਹ ਜੋ ਘਰ ਆਪਣਾ ਪਟ ਕੇ ਲੈ ਜਵੇ ਡੰਡਾ ਡੇਰਾ ਉਹ ਉਹ ਉਹ ਗਿਰੀ ਹੈ ਯਾਨੀ ਉਹ ਨਿੱਜ ਘਰ ਦਾ ਵਾਸੀ ਹੈ ਜਿਹੜਾ ਉਹਨੂੰ ਗਿਰੀ ਮੰਨਿਆ ਹਿਰਦੇ ਵਿੱਚ ਵਸਣ ਵਾਲਾ ਗ੍ਰਹੀ ਹੈ ਤਿਰਕੁਟੀ 'ਚ ਵਸਣ ਵਾਲਾ ਪਰਦੇਸੀ ਹੈ ਸੋ ਗ੍ਰਹੀ ਜੋ ਨਿਗ੍ਰਹਿ ਕਰੇ ਫਿਰ ਜਿਹੜੀ ਆਮ ਸੰਸਾਰੀ ਲੋਕ ਹੈ ਉਹ ਕਿਹੜੇ ਉਹਦੇ ਚ ਆਉਂਦੇ ਆ ਜੀ ਆਮ ਸੰਸਾਰੀ ਹੋਈ ਸਾਖਤਾਂ ਵਾਲੀ ਗੱਲ 'ਚ ਸਾਗਰ ਸ਼ੰਕਰ ਉਲਟੀ ਆਪਣਾ ਘਰ ਵੀ ਉਲਟਾ ਹੈ ਇਹਨਾਂ ਦੀ ਭਾਸ਼ਾ ਵੀ ਉਲਟੀ ਹੈ ਇਹ ਪਰਦੇਸੀ ਨੇ ਸਾਰੇ ਮਨ ਪਰਦੇਸੀ ਜੇ ਥੀ ਹੈ ਸਭ ਦੇਸ਼ ਪਰਾਇਆ ਪਰਦੇਸ ਚ ਰਹਿੰਦੇ ਆ ਇੱਥੇ ਆਪਣਾ ਕੀ ਹੈ ਇਹ ਪਰਦੇਸ ਹੈ ਨਿੱਜ ਘਰ ਜਿਹੜਾ ਹੈਗਾ ਨਾ ਨਿੱਜ ਘਰ ਹਿਰਦਾ ਜਿੱਥੇ ਰਹਿੰਦਾ ਜਿੱਥੋਂ ਸਾਹ ਲੈਂਦਾ ਉਹ ਹੈ ਨਿੱਜ ਘਰ ਉੱਥੇ ਟਿਕ ਜੇ ਮਨ ਉਹ ਘਰ ਹੈ ਆਪਣਾ ਡੇਰਾ ਘਰੇ ਹੁੰਦਾ ਨੇ ਡੰਡਾ ਡੇਰਾ ਇਹ ਨਹੀਂ ਜੈ ਡੇਰਾ ਤੈ ਜਾਣ ਤਿਸਨੇ ਰੇਖਾ ਸੰਜਮੋ ਗੁਰ ਕੇ ਸ਼ਬਦ ਪਛਾਣ ਉਹ ਡੇਰੇ ਵਾਸਤੇ ਘਰ ਵਾਸਤੇ ਜੋ ਕੋ ਸੰਜਮ ਕਰਨਾ ਜੋ ਨਾਲ ਜਾਣਾ ਗੁਰ ਕੇ ਸ਼ਬਦ ਦੇ ਵਿੱਚੋਂ ਗੁਰਬਾਣੀ ਜੋ ਦੀ ਪਛਾਣ ਕਰ ਉਹ ਜੋ ਸਮਝ ਹਾਂਜੀ ਜਪ ਤਪ ਸੰਜਮ ਭੀਖਿਆ ਕਰੇ ਜਪ ਕਰੇ ਤਪ ਕਰੇ ਜਪ ਦਾ ਮਤਲਬ ਸਮਝੇ ਸਮਝੇ ਤਪ ਕਰੇ ਉਹਨੂੰ ਮਨ ਨੂੰ ਤੇ ਲਾਗੂ ਕਰੇ ਉਹਨੂੰ ਜਿਵੇਂ ਸਮਝੇ ਉਹ ਚੱਲੇ ਵੀ ਜਿਹੜੀ ਗੱਲ ਨੂੰ ਸਮਝ ਲਵੇ ਉਹ ਪ੍ਰੈਕਟੀਕਲ ਵੀ ਉਹਨੂੰ ਮਨ ਨੂੰ ਉਧਰ ਨੂੰ ਮੋੜੇ ਚਾਹੇ ਥੋੜਾ ਥੋੜਾ ਹੀ ਮੋੜੇ ਸੰਜਮ ਪਰ ਲਗਾਤਾਰ ਯਤਨ ਕਰਦਾ ਰਹੇ ਹਾਂਜੀ ਭੀਖਿਆ ਕਰੇ ਦੇਖਿਆ ਦੇਖਿਆ ਹੈ ਮੰਗੇ ਉਹ ਤੋਂ ਪਰਮੇਸ਼ਰ ਤੋਂ ਨਾਮ ਦੇਹੋ ਉਹਦੀ ਮਦਦ ਮੰਗੇ ਬੁੱਧ ਬਵੇਕਾ ਮੰਗੇ ਸੁਬੁੱਧ ਮੰਗੇ ਕਿਰਪਾ ਦ੍ਰਿਸ਼ਟੀ ਮੰਗੇ ਹਾਂਜੀ ਪੁੰਨ ਦਾਨ ਕਾ ਕਰੇ ਸ਼ਰੀਰ ਸੋ ਗਿਰਹੀ ਗੰਗਾ ਕਾ ਨੀਰ ਆਪਾਂ ਨੇ ਜੋ ਗਿਆਨ ਹਾਸਲ ਕੀਤਾ ਉਹੀ ਆਪਣਾ ਸ਼ਰੀਰ ਹੈ ਅੰਦਰਲਾ ਸ਼ਰੀਰ ਜਿਹੜਾ ਸਤਿਯੁਗ ਸਤ ਸੰਤੋਖ ਸਰੀਰਾ ਸਤਜੁਗ ਦੇ ਵਿੱਚ ਸੰਤੋਖ ਦਾ ਹੀ ਸਰੀਰ ਹੁੰਦਾ ਹੈ ਇਹ ਆਪਣਾ ਸਰੀਰ ਦਾਨ ਕਰਨਾ ਹੀ ਹੈ ਗਿਆਨ ਦੇਣਾ ਜਿਹੜਾ ਹੈਗਾ ਆਪਣਾ ਆਪਾ ਦੇਣਾ ਹੀ ਹੈ ਜਿਹੜਾ ਗਿਆਨ ਦੇਣਾ ਜਿਹੜਾ ਨਾਮ ਦਾ ਆਤਮ ਗਿਆਨ ਹੈ ਆਪਾ ਹੀ ਦੇਣਾ ਆਪਣੇ ਆਪੇ ਦੀ ਸੋਝੀ ਦੇਣੀ ਹੈ ਹਾਂਜੀ ਸੋ ਗਿਰਹੀ ਗੰਗਾ ਕਾ ਨੀਰ ਉਹ ਸਰੀਰ ਦਾ ਦਾਨ ਕਰਨਾ ਨਾ ਕਿ ਹੋਰ ਕੁਝ ਦਾਨ ਕਰਨਾ ਸਰੀਰ ਦਾ ਦਾਨ ਆਤਮਾ ਵਾਸਤੇ ਹੈ ਆਤਮਾ ਦਇਆ ਕਰੇ ਜੀ ਕੀ ਕਛ ਪੁੰਨ ਦਾਨ ਕਰੇ ਜੀ ਦੇ ਉੱਤੇ ਦਿਆ ਕਰੋ ਜੀ ਵਾਸਤੇ ਸਰੀਰ ਦਾ ਦਾਨ ਹੈ ਇਹ ਆਤਮ ਦਾਨ ਹੈ ਆਤਮ ਦਰਸ਼ਨ ਹੈ ਆਤਮ ਗਿਆਨ ਹੈ ਆਤਮ ਧਿਆਨ ਹੈ ਇਹ ਦਾਨ ਕਰਨਾ ਠੀਕ ਹੈ ਸੋ ਗਿਰਹੀ ਗੰਗਾ ਕਾ ਨੀਰ ਗੰਗਾ ਕਾ ਨੀਰ ਕੀ ਗਿਆਨ ਦੀ ਗੰਗਾ ਹੈ ਰਾਮ ਉਦਕ ਰਾਮ ਉਦਕ ਮੇਰੀ ਤਿਖਾ ਬੁਝਾਈ ਉਹ ਰਾਮ ਉਦਕ ਰਾਮ ਦੀ ਗੰਗਾ ਨਾ ਹਾਂਜੀ ਗੰਗਾ ਕਾਰੂ ਹੈ ਰਾਮ ਦੀ ਇਹ ਗੰਗਾ ਦਾ ਸ਼ਿਵੀ ਸ਼ਿਵੀ ਦੀਆਂ ਜਟਾਂ ਚੋਂ ਨਿਕਲਦੀ ਹੈ ਇਹ ਰਾਮ ਦੀ ਕਿੱਥੇ ਹੈ ਇਹਨਾਂ ਦਾ ਗੰਗਾ ਸ਼ਿਵ ਦੀ ਸ਼ਿਵ ਦਾ ਕਬਜ਼ਾ ਗੰਗਾ ਤੇ ਰਾਮ ਦਾ ਵਿਚਾਰਾ ਉਧਰ ਬਿਠਾਇਆ ਹੋਇਆ ਜਾ ਕੇ ਯੁੱਧ ਚ ਉੱਥੇ ਗੰਗਾ ਕਿੱਥੇ ਹੈ ਰਾਮ ਤੋਂ ਗੰਗਾ ਖੋਲੀ ਇਹਨਾਂ ਨੇ ਸਰਵਤ ਸ਼ਾਸਤਰੀ ਦੀ ਗੰਗਾ ਬਣਾ ਲਈ ਹੈ ਹਾਂਜੀ ਸੋ ਗਿਰਹੀ ਗੰਗਾ ਕਾ ਨੀਰ ਉਹ ਗਿਰਹੀ ਹੈ ਉਹ ਨਿਜ ਘਰ ਦਾ ਬਾਸੀ ਹੈ ਉਹ ਗੰਗਾ ਕਾ ਨੀਰ ਹੈ ਕਬੀਰ ਮਨ ਨਰਵਲ ਪਿਆ ਜੈਸੇ ਗੰਗਾ ਨੀਰ ਨਾਲੇ ਤਾਂ ਨੀਰ ਦੀ ਤੇ ਪਾਣੀ ਹੈ ਨਾ ਇਹਨੂੰ ਨੀਰ ਕਿਹਾ ਹੀ ਨਹੀਂ ਇਹ ਪਾਣੀ ਹੈ ਉੱਥੇ ਨੀਰ ਲਫ਼ਜ਼ ਵਰਤੇ ਪਾਣੀ ਦਾ ਮਹਿਲਾ ਹੁੰਦਾ ਪਾਣੀ ਮਹਿਲਾ ਮਾਟੀ ਗੋਰੀ ਨੀਰ ਜਿਹੜਾ ਨਿਰਮਲ ਹੁੰਦਾ ਹੈ ਗੰਗਾ ਦਾ ਨੀਰ ਹੁੰਦਾ ਪਾਣੀ ਨਹੀਂ ਹੁੰਦਾ ਪਾਣੀ ਦਾ ਮਾਇਆ ਨੀਰ ਤ੍ਰਿਸ਼ਨਾ ਦੀ ਅੱਗ ਬੁਝਾਉਣ ਵਾਲਾ ਜਿਹਨੂੰ ਨੀਰ ਕਹਿੰਦੇ ਨੇ ਅੱਛਾ ਜਿਹੜਾ ਜਲ ਤ੍ਰਿਸ਼ਨਾ ਦੀ ਅੱਗ ਬੁਝਾਵੇ ਉਹ ਨੀਰ ਹੈ ਜੀ ਉਹ ਨੀਰ ਫਿਰ ਉਹ ਤਾਂ ਗਿਆਨ ਹੀ ਹੋਇਆ ਫਿਰ ਉਹ ਤਾਂ ਗਿਆਨ ਹੀ ਹੈ ਗਿਆ ਉਹ ਗਿਆਨ ਅਮਰਤ ਇਹ ਗਿਆਨ ਅੰਮ੍ਰਿਤ ਦੀ ਗੱਲ ਹੋ ਰਹੀ ਹੈ ਜੀ ਹਾਂਜੀ ਹਾਂਜੀ ਬੋਲੇ ਈਸ਼ਰ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ ਹਾਂ ਈਸ਼ਰ ਜੋ ਅੰਦਰ ਬੋਲਦਾ ਨਾ ਤੇਰੇ ਅਰ ਮੇਰੇ ਸਤ ਸਰੂਪ ਹੈ ਉਹ ਉਹ ਬੋਲਣ ਵਾਲਾ ਸਤ ਸਰੂਪ ਹੈ ਜੋ ਦੀਨ ਝੂਠ ਸਰੂਪ ਹੈ ਸਰੀਰ ਇਹ ਤਾਂ ਜੰਤ ਹੈ ਜੀ ਬੋਲਦਾ ਹੈ ਜੰਤ ਦੇ ਥਰੂ ਬੋਲਦਾ ਹੈ ਜੰਤ ਦੇ ਦੁਆਰਾ ਬੋਲਦਾ ਹੈ ਜੰਤ ਦੀ ਮਦਦ ਨਾਲ ਬੋਲਦਾ ਹੈ ਪ੍ਰਗਟ ਕਰਦਾ ਆਪਣੀ ਭਾਵਨਾ ਨੂੰ ਜੰਤ ਨਾਲ ਜਿਵੇਂ ਕੋਈ ਰਾਗੀ ਸਾਜ ਦੇ ਨਾਲ ਆਪਣੀ ਰਾਗ ਨੂੰ ਪ੍ਰਗਟ ਕਰਦਾ ਜੀ ਆਪਣੇ ਰਾਗ ਨੂੰ ਆਪਣੀ ਇੱਛਾ ਨੂੰ ਬਾਹਰ ਪ੍ਰਗਟ ਕਰਦਾ ਸਰੀਰ ਦੇ ਥਈ ਬੋਲ ਕੇ ਹੈ ਬੋਲਦਾ ਜਿਹੜਾ ਹੈਗਾ ਉਹ ਸਤ ਸਰੂਪ ਹੈ ਜਿਹੜਾ ਬੋਲਦਾ ਉਹ ਪਰਮ ਤੱਕ ਉਹਦੇ ਚ ਰੇਖ ਰੂਪ ਨਹੀਂ ਹੁੰਦਾ ਬੋਲਣ ਵਾਲੇ ਚ ਉਹ ਜੇ ਤਾਂ ਮੂਰਤੀ ਬਣਾਉਣੀ ਸੀ ਤਾਂ ਉਹਦੀ ਬਣਾਉਂਦਾ ਜਿਹੜਾ ਬੋਲਦਾ ਕਹਿੰਦਾ ਨਹੀਂ ਬਣਾ ਲਈ ਬਿਰਮੀ ਦੀ ਮੂਰਤੀ ਬਣਾ ਲਈ ਸੱਪ ਜਿਹੜਾ ਬੋਲਦਾ ਵਿੱਚੋਂ ਦੀ ਬਣਾਈ ਉਹ ਦੀਦਾ ਨਹੀਂ ਨਾ ਹੈ ਆ ਸੱਤ ਸਰੂਪ ਹੈ ਬੋਲਣ ਵਾਲਾ ਉਹ ਪਰਮ ਤੱਤ ਹੈ ਉਹਦਾ ਰੇਖ ਰੂਪ ਨਹੀਂ ਹੁੰਦਾ ਇਸ ਕਰਕੇ ਉਹਦੀ ਮੂਰਤੀ ਨਹੀਂ ਬਣ ਸਕਦੀ ਠੀਕ ਹੈ ਜੀ ਇਹ ਤੱਤੇ ਹੋਏਗਾ ਨਾ ਜੀ ਅੱਖਰ ਇਹਨਾਂ ਨੇ ਫੇਰ ਟਿੱਪੀ ਲਾ ਕੇ ਲਿਖਿਆ ਹੋਇਆ ਪਰਮ ਤੰਤ ਮੈਂ ਤੰਤ ਤਾਂ ਨਹੀਂ ਹੋ ਸਕਦਾ ਹੈ ਜੀ ਤੱਤੇ ਹੋਏਗਾ ਤੰਤ ਨਹੀਂ ਤੱਤਾ ਤੱਤਾ ਹੈ ਗਲਤ ਲਿਖਿਆ ਹੋਇਆ ਸਾ ਸਾਰੀ ਜਗਾ ਹੀ ਤੰਤ ਲਿਖਿਆ ਹੋਇਆ ਇਹਨਾਂ ਨੇ ਲਿਖਦਾਂ ਦੇ ਵਿੱਚ ਟਿੱਪੀ ਹੁੰਦੀ ਹੋਈ ਨਹੀਂ ਸੀ ਆਦਕ ਟਿੱਪੀ ਬਿੰਦੀ ਤਿੰਨੇ ਚੀਜ਼ਾਂ ਨਹੀਂ ਸੀ ਹੁੰਦੀਆਂ ਉਤਲੀਆਂ ਪਤਾ ਨਹੀਂ ਕਿਉਂ ਲਿਖੀ ਗਏ ਨੇ ਪਰਮਤੰਤ ਪਤਾ ਨਹੀਂ ਕੀ ਕਰਦੇ ਰਹੇ ਨੇ ਜਾਣ ਬੁੱਝ ਕੇ ਲਿਖਦੇ ਰਹੇ ਹੁਣ ਮੇਰਾ ਹਿੰਦੀ ਚ ਉਹ ਬਾਹਮਣ ਕਹਿੰਦੇ ਹੁਣ ਨੇ ਤੰਤ ਤਤ ਨੂੰ ਤੰਤ ਕਹਿੰਦੇ ਹੁਣ ਨੇ ਹਾਂਜੀ ਮਹੱਲਾ ਪਹਿਲਾ ਸੋ ਔ ਧੂਤੀ ਜੋ ਧੂਪੈ ਆਪ ਭਿਖਿਆ ਭੋਜਨ ਕਰੈ ਸੰਤਾਪ ਸੋ ਧੂਤੀ ਔ ਧੂਤੀ ਕੌਣ ਹੈ ਧੂਪ ਦੇ ਕੇ ਸੁਕਾਈ ਦਾ ਆਪਣੇ ਆਪ ਨੂੰ ਪਾਣਾ ਕੋਏ ਵੈਸ ਧੂਪ ਦੇ ਕੋ ਕੋ ਦੂਦੇ ਕੋ ਜਾਵੋ ਦੁੱਧ ਪਾਉਣ ਤੋਂ ਪਹਿਲਾਂ ਹਿਰਦੇ ਨੂੰ ਸ਼ੁੱਧ ਕਰੀਦਾ ਧੂਪ ਦੇ ਕੇ ਧੋ ਕੇ ਧੂਪ ਦੇਈ ਦੀ ਧੁੱਪੇ ਰੱਖੀਦਾ ਜਿਵੇਂ ਧੁੱਪੇ ਰੱਖੇ ਤੇ ਜਿਹੜੀ ਹੈ ਖਟਿਆਈ ਉੱਡ ਜਾਂਦੀ ਹੈ ਖਤਮ ਹੋ ਜਾਂਦੀ ਹੈ ਦੁੱਧ ਪਾ ਦਈਏ ਦੁੱਧ ਫਟਦਾ ਨਹੀਂ ਫਿਰ ਧੁੱਪੇ ਰੱਖਦੀ ਹੈ ਕੋਈ ਵੀ ਸਮੈਲ ਜਿਹੜੀ ਬੈਡ ਸਮੈਲ ਸਭ ਉੱਡ ਜਾਂਦੀ ਹੈ ਧੁੱਪੇ ਆਪ ਕਿਸੇ ਕਿਸਮ ਦਾ ਵੀ ਅਗਿਆਨਤਾ ਭਾਵਨਾ ਹੈਗੀ ਨਾਮ ਤੋਂ ਇਲਾਵਾ ਜੇ ਉਹ ਧੁੱਪੇ ਉਹਨੂੰ ਬ੍ਰਹਮਾ ਦਾ ਜਾਲ ਦੇ ਵਿੱਚ ਬ੍ਰਹਮਾ ਦਾ ਦੇ ਨਾਲ ਧੂਪੇ ਤਾਂ ਉਹਦੇ ਚ ਸਭ ਬਾਸ਼ਨਾ ਜਿਹੜੀ ਭੈੜੀ ਹੈ ਹਰ ਕਿਸਮ ਦੀ ਬਾਸ਼ਨਾ ਮਾਇਆ ਦੀ ਖਤਮ ਹੋ ਜਾਂਦੀ ਹੈ ਹਾਂਜੀ ਭੀਖਿਆ ਭੋਜਨ ਕਰੈ ਸੰਤਾਪ ਆ ਜਿਹੜਾ ਭਿਖਿਆ ਮੰਗਦਾ ਭੋਜਨ ਕਰਦਾ ਇਹ ਤਾਂ ਸੰਤਾਪ ਦਾ ਘਰ ਹੈ ਨਹੀਂ ਕਰਦਾ ਸੀ ਕਰਦਾ ਰਹਾ ਇਹ ਤਾਂ ਸੰਤਾਪ ਇਹਦੇ ਨਾਲ ਸੰਤਾਪ ਹੀ ਮਿਲਿਆ ਤੈਨੂੰ ਉਹ ਭੋਜਨ ਤਾਂ ਕਰਨਾ ਸੀ ਗਿਆਨ ਭੋਜਨ ਭੁਗਤ ਗਿਆਨ ਤੇ ਆ ਭੰਡਾਰਨ ਘਟ ਘਟ ਵਾਜੈ ਨਾਦ ਉਹ ਕਰਨਾ ਸੀ ਲੈ ਕੇ ਝੋਲੀ ਤੁਰ ਪੈਣਾ ਰੋਜ਼ ਢਿੱਡ ਭਰ ਨੂੰ ਉਹ ਤੇ ਸਿਆਦਾ ਭੋਜਨ ਜਿਹੜਾ ਹੈ ਸੰਤਾਪ ਦਾ ਘਰ ਹੈ ਫਿਰ ਦਾ ਭੋਜਨ ਨਹੀਂ ਹੁੰਦਾ ਭੋਜਨ ਦਾ ਜਿਹੜਾ ਹੁੰਦਾ ਹੈ ਆਤਮਾ ਦਾ ਹੁੰਦਾ ਬ੍ਰਹਮ ਗਿਆਨੀ ਦਾ ਭੋਜਨ ਉੱਥੇ ਭੋਜਨ ਲੱਗਿਆ ਭੋਜਨ ਗਿਆਨ ਹੈ ਭੁਗਤਣਾ ਜੋ ਚੀਜ਼ ਭੋਜਨ ਹੁੰਦਾ ਭੁਗਤ ਗਿਆਨ ਇਹ ਭੋਜਨ ਕਰਨਾ ਨਹੀਂ ਹੈ ਖਾਣਾ ਜਿਹੜਾ ਅਸੀਂ ਸਰੀਰ ਵਾਸਤੇ ਖਾਣਾ ਉਹ ਭੋਜਨ ਹੈ ਦੋ ਲਫ਼ਜ਼ਾਂ ਦਾ ਨੇ ਦੋ ਉਹਨੂੰ ਭੋਜਨ ਕਹਿੰਦਾ ਐਸੇ ਨੂੰ ਭੋਜਨ ਕਹਿੰਦਾ ਭੋਜਨ ਨਹੀਂ ਹੁੰਦਾ ਹੈ ਭੋਜਨ ਆਤਮਾ ਦਾ ਹੁੰਦਾ ਹਾਂਜੀ ਔ ਹੱਠ ਪੱਟਣ ਮੈਂ ਭੀਖਿਆ ਕਰੈ ਸੋ ਔ ਧੂਤੀ ਸ਼ਿਵਪੁਰੀ ਚੜੈ ਔ ਹੱਠ ਪੱਟਣ ਹਿਰਦੇ ਵਿੱਚ ਭੀਖਿਆ ਕਰੈ ਅੰਦਰ ਹੀ ਖਾਵੇ ਅੰਦਰ ਤੇਰੇ ਸਭ ਕੁਝ ਹੈ ਘਰ ਤਾਂ ਤੇਰੇ ਸਭ ਕੁਝ ਹੈ ਇੱਥੇ ਢੂੰਡ ਖਾ ਕੁਝ ਅੰਦਰ ਵੀ ਔਰ ਕਿਸੇ ਦੇ ਮੰਗਣ ਨਾ ਜਾ ਕਹਿੰਦੇ ਅੰਦਰੇ ਤੇ ਸਭ ਕੁਝ ਹੈ ਅੰਦਰ ਹੀ ਢੂੰਡ ਕੇ ਖਾ ਅੰਦਰ ਹੀ ਆਤਮ ਗਿਆਨ ਲੈ ਅੰਦਰ ਹੀ ਖਾ ਕੁਝ ਉਹਦੀ ਉਹ ਘਰ ਭੀਖਿਆ ਬੰਦੋ ਤੇ ਜੁੜ ਕੇ ਰਹਿ ਚਿੱਤ ਮਨ ਨਾਲ ਸ਼ਬਦ ਵਿਚਾਰ ਕਰ ਅੰਦਰੋਂ ਹੀ ਮਿਲੂਗਾ ਤੇਰਾ ਜਿਹੜਾ ਭੋਜਨ ਅੰਦਰੋਂ ਮਿਲੂਗਾ ਸਰੀਰ ਦੀ ਖੁਰਾਕ ਬਾਹਰ ਹੈ ਮਾਇਆ ਤੇਰੀ ਖੁਰਾਕ ਅੰਦਰ ਹੈ ਤੇਰੇ ਸਰੀਰ ਦੀ ਖੁਰਾਕ ਬਾਹਰ ਹੈ ਸਰੀਰ ਕਿ ਸਰੀਰ ਬਾਹਰੋਂ ਮਿਲਿਆ ਹੋਇਆ ਤੇਰਾ ਵਜੂਦ ਤੇਰੇ ਅੰਦਰੋਂ ਮਿਲਿਆ ਹੋਇਆ ਤੇਰੇ ਵਜੂਦ ਦਾ ਜਿਹੜਾ ਬਣਾਉਣ ਵਾਲਾ ਉਹ ਤੇਰੇ ਅੰਦਰ ਹੈ ਮਨ ਮੈਂ ਆਪ ਹੈ ਉਹ ਜਿਹਨੇ ਮਨ ਦਾ ਵਜੂਦ ਪੈਦਾ ਕੀਤਾ ਮਨ ਦੇ ਅੰਦਰ ਹੈ ਉੱਥੋਂ ਖੁਰਾਕ ਲਾਇਆ ਆਪਣੇ ਮੂਲ ਤੋਂ ਖੁਰਾਕ ਲਾਇਆ ਹਾਂਜੀ ਸੋ ਔ ਧੂਤੀ ਸ਼ਿਵਪੁਰੀ ਚੜ੍ਹੈ ਉਹ ਜਿਹੜਾ ਅੰਦਰੋਂ ਖੁਰਾਕ ਲੈਂਦਾ ਔ ਧੂਤੀ ਉਹ ਧੂਤੀ ਉਹਨੂੰ ਕਹਿੰਦੇ ਨੇ ਜਦੋਂ ਬਾਹਰ ਸਰੀਰ ਦੀ ਸੁੱਧ ਬੁੱਧ ਨਹੀਂ ਰਹਿੰਦੀ ਬਾਹਲੇ ਸਰੀਰ ਦੀ ਭੁੱਖ ਕਦ ਲੱਗੀ ਕਦ ਗਈ ਖਾਦਾ ਕੀ ਖਾਦਾ ਕੀ ਨਾ ਖਾਦਾ ਬਹੁਤੀ ਧਿਆਨ ਨਹੀਂ ਰੱਖਦਾ ਬਾਹਲੇ ਧਿਆਨ ਦਾ ਮਾਇਆ ਦਾ ਧਿਆਨ ਵਿਸਰਿਆ ਜਾਂਦਾ ਉਹ ਤੂਤੀ ਹੈ ਸ਼ਿਵਪੁਰੀ ਚੜਾ ਉਹ ਸ਼ਿਵਕੀ ਜਿਹੜੀ ਪੂਰੀ ਹੈ ਨਾ ਸ਼ਿਵਪੁਰੀ ਦਾ ਮਤਲਬ ਕਾਸ਼ੀ ਨਹੀਂ ਹੈਗਾ ਇੱਥੇ ਸਾਡੀ ਸ਼ਿਵਪੁਰੀ ਜਿਹੜੀ ਹੈਗੀ ਹੈ ਸ਼ਿਵ ਕੀ ਪੁਰੀ ਬਸਾ ਬੁੱਧ ਸਾਰ ਵਿਵੇਕ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ ਉਹ ਵਿਵੇਕ ਸ਼ਿਵ ਹੈ ਵਿਵੇਕ ਤੱਕ ਪਹੁੰਚ ਜਾਂਦਾ ਵਿਵੇਕ ਨੂੰ ਛੂ ਲੈਂਦਾ ਜਾ ਕੇ ਵਿਚਾਰ ਕਰਦਾ ਗੁਰਮਤਿ ਵਿਚਾਰ ਕਰਦਾ ਉਹ ਤੁਤੀ ਹੁੰਦਾ ਸ਼ੇਪੁਰੀ ਚੜਾ ਉਹ ਆਤਮਦਰਸ਼ੀ ਹੋ ਜਾਂਦਾ ਉਹ ਤਤ ਗਿਆਨ ਤੱਕ ਪਹੁੰਚ ਜਾਂਦਾ ਉਹ ਵਿਵੇਕ ਤੱਕ ਪਹੁੰਚ ਜਾਂਦਾ ਬੁੱਧੀ ਵਿਵੇਕ ਹੋ ਜਾਂਦੀ ਹੈ ਉਹਦੀ ਉਹਦ ਬਦਲ ਕੇ ਵਿਵੇਕ ਬੁੱਧੀ ਚ ਤਬਦੀਲ ਹੋ ਜਾਂਦੀ ਉਹਦੀ ਬੁੱਧ ਬਦਲ ਜਾਂਦੀ ਹੈ ਉਹ ਤੁਤੀ ਜਾਂ ਬੁੱਧ ਬਦਲ ਗਈ ਸ਼ੇਪੁਰੀ ਚੜ ਗਿਆ ਫਿਰ ਮਾਇਆ ਜਿਹੜੀ ਉਹ ਤਿੰਨਾਂ ਲੋਕਾਂ ਦੇ ਵਿੱਚ ਨਹੀਂ ਉਤਰਦਾ ਜਿਹੜਾ ਸ਼ਿਵਪੁਰੀ ਚੜ ਜਵੇ ਮਾਇਆ ਤੋਂ ਪਰੇ ਜਾਂਦਾ ਫਿਰ ਉਹ ਕਿਤੇ ਸਾਰ ਬੁੱਧ ਵਸਦੀ ਹੈ ਸ਼ਿਵ ਕੀ ਪੂਰੀ ਵਸਾ ਬੁੱਧ ਸਾਰ ਕਬੀਰ ਕਹਿੰਦਾ ਜਿਹੜੀ ਸ਼ਿਵ ਕੀ ਪੂਰੀ ਹੈ ਉੱਥੇ ਸਿਰਫ ਸਾਰ ਬੁੱਧ ਵਸਦੀ ਹੈ ਹੋਰ ਕੋਈ ਬੁੱਧ ਹੈ ਹੀ ਨਹੀਂ ਇੱਕ ਬੁੱਧੀ ਉੱਥੇ ਹੈ ਨਹੀਂ ਇਹਦਾ ਮਤਲਬ ਸੱਚ ਹੈ ਨਾ ਸ਼ਿਵਪੁਰੀ ਉੱਥੇ ਵੀ ਬੁੱਧੀ ਹੈ ਉੱਥੇ ਸਾਡੀ ਚੱਲਦਾ ਨਾ ਹੁਕਮ ਉਹ ਸੱਚਖੰਡ ਦਾ ਵਾਸੀ ਹੋ ਜਾਂਦਾ ਉਹ ਤਿੰਨੇ ਲੋਕਾਂ ਨੂੰ ਪਰੇ ਹੋ ਜਾਂਦਾ ਮਾਇਆ 'ਚ ਰਹਿੰਦਾ ਹੋਇਆ ਵੀ ਮਾਇਆ ਵਿੱਚ ਉਦਾਸੀ ਹੋ ਜਾਂਦਾ ਗੁਰਮੁਖ ਮਾਇਆ ਵਿੱਚ ਉਦਾਸੀ ਜਿਹੜਾ ਮਾਇਆ ਵਿੱਚ ਉਦਾਸੀ ਆ ਉਹ ਸ਼ਿਵਪੁਰੀ ਵਸਣ ਵਾਲਾ ਹੀ ਹੈ ਸ਼ਿਵਪੁਰੀ ਕੇ ਆ ਜਾ ਕੇ ਹਾਂਜੀ ਬੋਲੇ ਗੋਰਖ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ ਇਹ ਗੋਰਖ ਜੋ ਬੋਲਦਾ ਨਾ ਅੰਦਰ ਉਹ ਸਤ ਸਰੂਪ ਹੈ ਤੂੰ ਗੋਰਖ ਬਣਾ ਲਿਆ ਆ ਮਾਇਆ ਦਾ ਉਹਦੀ ਮਨਾਲੀ ਮੂਰਤੀ ਉਹ ਗੋਰਖ ਦੇ ਅੰਦਰ ਜੋ ਬੋਲਦਾ ਤਾਂ ਉਹਦਾ ਸਾਧ ਸਰੂਪ ਸੀ ਤੂੰ ਵੀ ਕਹਿੰਦਾ ਮੈਂ ਗੋਰਖਾਂ ਉਹ ਗੋਦਾ ਰਖਸ਼ਕ ਜਿਹੜਾ ਅੰਦਰ ਬੈਠਾ ਉਹ ਆਤਮਾ ਹੈ ਆਤਮਾ ਦਾ ਰਖਸ਼ਕ ਤੂੰ ਮੇ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰਾ ਉਹ ਪ੍ਰਾਣ ਆਧਾਰਾ ਹੀ ਤਾਂ ਗੋਰਖ ਹੈ ਹੋਰ ਗੋਰਖ ਕੌਣ ਹੈ ਉਹ ਤਾਂ ਵਿਰੰਦਰ ਹੈ ਉਹ ਤਾਂ ਸਾਧ ਸਰੂਪ ਹੈ ਉਹ ਤਾਂ ਪਰਮ ਤਤ ਹੈ ਉਹਦੇ ਵਿੱਚ ਕੋਈ ਸਰੂਪ ਕਿੱਥੇ ਹੈ ਉਹ ਪੂਜਾ ਉਹਦੀ ਕਰਨੀ ਸੀ ਪੂਜਾ ਗਾਲ ਕੀ ਪਰਚਾ ਸ਼ਬਦ ਦਾ ਸਰਦਾਰ ਖਾਲਸੇ ਦਾ ਇਹ ਉਪਦੇਸ਼ ਦੇ ਰਹੇ ਨੇ ਹਾਂ ਇਹ ਗੋਰਖ ਜੋ ਬੋਲਦਾ ਹੈ ਗੋਰਖ ਕਿਹਨੂੰ ਕਿਹਾ ਜੀ ਇੱਥੇ ਗੋਰਖਨਾਥ ਨੂੰ ਕਿਹਾ ਗੋਰਖ ਦਾ ਕੋਈ ਚੇਲਾ ਹੋਣਾ ਗੋਰਖੇ ਮੰਨਦੇ ਨੇ ਆਪਣੇ ਆਪ ਨੂੰ ਜਿਵੇਂ ਨਾਨਕ ਦੇ ਪਿੱਛੇ ਨਾਨਕੇ ਮੰਨਦੇ ਸੀ ਨਾ ਗੋਰਖ ਦਾ ਇੱਕ ਡਿਗਰੀ ਦਾ ਨਾਮ ਹੈ ਅੱਛਾ ਇਹ ਜੋਗੀਆਂ ਦੇ ਚੇਲੇ ਹਨ ਜੀ ਹਾਂ ਜੀ ਹਾਂ ਠੀਕ ਹੈ ਜੀ ਪਰਮ ਤਤ ਮੈਂ ਰੇਖ ਨਾ ਰੂਪ ਉਹ ਪਰਮ ਤਤ ਹੁੰਦਾ ਬੋਲਦੇ ਜਿਹੜਾ ਉਹ ਜਿਹੜੇ ਰੂਪ ਨਹੀਂ ਹੁੰਦਾ ਪਰ ਇੰਨਾ ਹੀ ਫਰਕ ਆ ਸਾਡਾ ਤੇਰਾ ਮਿੱਟੀ ਦੀ ਮੂਰਤੀ ਨੂੰ ਪੂਜਦਾ ਆ ਅਸੀਂ ਹੰਦਲੇ ਦੀ ਪੂਜਾ ਕਰਦੇ ਆ ਹਾਂਜੀ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੈ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਉਦਾਸੀ ਹੁੰਦਾ ਆਸ ਜਿਹੜੀ ਉਹਦੀ ਇੱਕ ਰਹਿ ਜਵੇ ਇੱਕ ਆਸ ਰੱਖਾ ਮਨ ਮਾਹੇ ਬਾਕੀ ਆਸਾਂ ਖਤਮ ਕਰ ਦੇ ਆਸਾਂ ਮਾਹੇ ਨਰਾਸੋ ਆਸ ਇੱਕ ਕਾਦੀ ਹੈ ਕਈ ਰਵਦਾਸ ਆਸ ਲੱਗ ਜੀਵਾ ਫਿਰ ਪਿਓ ਦਰਸ਼ਨ ਦੇਖੇ ਦਰਸ਼ਨ ਦੀ ਆਸ ਹੈਗੀ ਹੈ ਨਾਮ ਦੀ ਆਸ ਹੈਗੀ ਹੈ ਬਾਕੀ ਆਸ ਹੋਰ ਸਭ ਮਿਟਾ ਬਾਕੀ ਤਾਂ ਸਭ ਬਿਨਾ ਕੋਈ ਪੂਰੀਆਂ ਦਿੱਤੀਆਂ ਹੋਈਆਂ ਤੇਰੀਆਂ ਬਾਕੀ ਆ ਮਾਇਆ ਦੀਆਂ ਤਾਂ ਸਭ ਕੁ ਤੇਰੇ ਬਿਨਾ ਮੰਗੇ ਸਭ ਕੁ ਦਿੱਤਾ ਹੀ ਹੋਇਆ ਸਾਹਮਣੇ ਹੀ ਹੈ ਸੋ ਉਦਾਸੀ ਜੋ ਪਾਲਣਾ ਪਾਲੇ ਉਦਾਸ ਪਾਲੇ ਉਦਾਸ ਉਦਾਸ ਦੀ ਪਾਲਣਾ ਕਰੇ ਹਾਂਜੀ ਅਰਧ ਉਰਧ ਕਰੇ ਨਿਰੰਜਨ ਵਾਸ ਜੇ ਕਰਮਾਂ ਮਨ ਦੇ ਵਿੱਚ ਵਿਚਾਰੇ ਨਿਰੰਜਨ ਦਾ ਵਾਸ ਕਰੇ ਚਿੱਤਰ ਮਨ ਦੇ ਵਿੱਚੋਂ ਪੈਦਾ ਕਰੇ ਜਨਮ ਚਿੱਤਰ ਮਨ ਦੇ ਵਿੱਚੋਂ ਪੈਦਾ ਹੋਵੇ ਸ਼ਬਦ ਨਾਮ ਚਿੱਤਰ ਜਨਮ ਦੀ ਏਕਤਾ ਦੇ ਵਿੱਚੋਂ ਜਨਮ ਲਵੇ ਇੱਕ ਹੋ ਕੇ ਉੱਗੇ ਜਿਹੜਾ ਇੱਕ ਹੋ ਕੇ ਚਿੱਤਰ ਮਨ ਦੀ ਏਕਤਾ ਹੋ ਕੇ ਉੱਗੇ ਵਿੱਚੋਂ ਸ਼ਬਦ ਸ਼ਬਦ ਪ੍ਰਗਟ ਹੋਵੇ ਜਿਹਦੇ ਵਿੱਚੋਂ ਉਹ ਨਿਰੰਜਨ ਵਾਸ ਹੋਵੇ ਜਿਹਦੇ ਅੱਛਾ ਅਰਧ ਮਨ ਉਰਧ ਚਿੱਤ ਕਰੇ ਦੋਹਾਂ ਵਿੱਚ ਨਿਰੰਜਨ ਦਾ ਵਾਸ ਕਰੇ ਹਾਂ ਜੀ ਜੁੜ ਕੇ ਹਾਂ ਦੋਹਾਂ ਦੇ ਵਿੱਚ ਨਿਰੰਜਨ ਦਾ ਵਾਸ ਹੋਵੇ ਜਦੋਂ ਤੱਕ ਜੁੜਦੇ ਨਹੀਂ ਆਪਸ ਵਿੱਚ ਜਦੋਂ ਤੱਕ ਨਿਰੰਜਨ ਦਾ ਵਾਸ ਨਹੀਂ ਹੋਣਾ ਹੈ ਜੀ ਵਾਸ ਆਏ ਹੋਊ ਜੇ ਦੋਏ ਜੁੜਨਗੇ ਨਿਰੰਜਨ ਨਾਲ ਦੋਏ ਜੁੜੇ ਹੋਣ ਸ਼ਬਦ ਗੁਰੂ ਨਾਲ ਦੋਏ ਜੁੜੇ ਹੋਣ ਦੋਸਤਾਂ ਜਾਂ ਵਿਚਾਰ ਕਰਨ ਦੋਏ ਜੁੜ ਕੇ ਕਰਨ ਗੁਰਬਾਣੀ ਸੁਣ ਦੋਏ ਸੁਣ ਦੋਏ ਜੁੜ ਕੇ ਸੁਣ ਹਾਂਜੀ ਚੰਦ ਸੂਰਜ ਕੀ ਪਾਏ ਗੰਢ ਤਿਸ ਉਦਾਸੀ ਕਾ ਪੜੈ ਨਾ ਕੰਧ ਆ ਚੰਦ ਸੂਰਜ ਹੋ ਗਿਆ ਨਾ ਚੰਦ ਮਨ ਸੂਰਜ ਅੰਦਰ ਦਾ ਚਿੱਤ ਇਹਨਾਂ ਦੋਹਾਂ ਦੀ ਐਸੀ ਗੰਢ ਪਾਵੇ ਜਿਹੜੀ ਖੁੱਲੇ ਹੀ ਨਾ ਫਿਰ ਚੰਦ ਸੂਰਜ ਕੀ ਪਾਏ ਗੰਢ ਔਰ ਲੈ ਚੰਦ ਸੂਰਜ ਦੀ ਗੰਢ ਆਪਾਂ ਕਿਵੇਂ ਪਾ ਲਾਂਗੇ ਦੂਰੇ ਬਹੁਤ ਹੈ ਜੀ ਉਹ ਤਾਂ ਵਾਲੇ ਨਹੀਂ ਤਾਂ ਚੰਦ ਸੂਰਜ ਕੀ ਪਾਏ ਗੰਢ ਤਿਸ ਉਦਾਸੀ ਕਾ ਪੜੈ ਨਾ ਕੰਧ ਕੰਧ ਸਰੀਰ ਨਹੀਂ ਦੁਆ ਧਾਰਨ ਕਰਦਾ ਅੱਛਾ ਦੂਈ ਦੇ ਨਹੀਂ ਹੁਣ ਕਾਰਨ ਕਰਨੀ ਪੈਂਦੀ ਦੂਆ ਦੂਈ ਜੂਨ ਨਹੀਂ ਲੈਣੀ ਪੈਂਦੀ ਹਾਂਜੀ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ ਇਹ ਗੋਪੀ ਚੰਦ ਜਿਹੜਾ ਬੋਲਦਾ ਅੰਦਰ ਉਹ ਸਤ ਸਰੂਪ ਹੈ ਉਹ ਪਰਮ ਤਤ ਚ ਰੇਖ ਰੂਪ ਨਹੀਂ ਹੁੰਦਾ ਤੂੰ ਸ੍ਰੀ ਚੰਦ ਦੀ ਫੋਟੋ ਬਣਾ ਕੇ ਨਾ ਪੂਜ ਉਹ ਦੇਹ ਸੀ ਉਹਦੀ ਸ੍ਰੀ ਚੰਦ ਦੀ ਜਿਹੜਾ ਬੋਲਦਾ ਸੀ ਅੰਦਰ ਸ੍ਰੀ ਚੰਦ ਉਹਨੂੰ ਲੱਭ ਗਏ ਉਹ ਕੀ ਸੀ ਜੇ ਉਹਨੂੰ ਦੇਖ ਲਵੇ ਉਹਦਾ ਦਰਸ਼ਨ ਕਰ ਲਵੇ ਉਹਦੀ ਪੂਜਾ ਕਰਨ ਨੂੰ ਕੋਈ ਇਤਰਾਜ਼ ਨਹੀਂ ਸਾਨੂੰ ਗੋਪੀ ਚੰਦ ਕੌਣ ਹੈ ਜੀ ਇਹ ਵੀ ਕੋਈ ਬਾਹਰ ਹੀ ਹੈ ਉਹ ਦਾਸੀਆਂ ਦਾ ਥੱਲੇ ਹੋਣਾ ਨਾ ਕੋਈ ਅੱਛਾ ਜੀ ਜੋਗੀਆਂ ਦੇ ਵਿੱਚੋਂ ਹੀ ਨੇ ਉਹ ਦਾਸੀ ਪਹਿਲਾਂ ਤੇ ਨੇ ਮਹੱਲੇ ਪਹਿਲੇ ਦਾ ਸ਼ਬਦ ਨਹੀਂ ਹੈਗਾ ਹਾਂਜੀ ਹਾਂਜੀ ਤੇ ਇਹਦਾ ਮਤਲਬ ਹੈ ਸ੍ਰੀ ਚੰਦ ਨੇ ਤਾਂ ਉਦਾਸ ਬਾਅਦ ਕੀਤਾ ਉਦਾਸੀ ਤਾਂ ਪਹਿਲਾਂ ਹੀ ਚੱਲਦੇ ਨੇ ਠੀਕ ਹੈ ਜੀ ਇਹ ਵੀ ਇੱਕ ਨੁਕਤਾ ਹੈ ਤਾਂ ਮਤਲਬ ਇਸ ਸਮੇਂ ਜਿਹੜੇ ਉਦਾਸੀ ਸੀ ਉਹ ਫਿਰਕਾ ਚੱਲ ਰਿਹਾ ਸੀ ਚੱਲ ਰਿਹਾ ਸੀ ਉਦਾਸੀਆਂ ਦਾ ਖੇਲ ਹੈ ਫਿਰ ਉਹ ਜਿਹੜੇ ਕਹਿੰਦੇ ਨੇ ਉਦਾਸੀ ਪੰਥ ਚਲਾਇਆ ਇੱਥੋਂ ਤਾਂ ਸਭ ਹੁੰਦਾ ਗੁਰਬਾਣੀ ਜੋ ਉਦਾਸੀ ਆਲਰੇਡੀ ਹੈਗੇ ਨੇ ਹਾਂਜੀ ਹਾਂਜੀ ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨੀ ਬ੍ਰਹਮ ਪਰ ਜਾਲੇ ਇੱਕ ਐਸਾ ਵੀ ਫਿਰਕਾ ਸੀ ਉਹ ਆਪਣੇ ਆਪ ਨੂੰ ਪਖੰਡੀ ਕਹਿੰਦੇ ਸੀ ਤਾਂ ਜੀ ਪਖੰਡੀ ਆ ਆਪਣੇ ਆਪ ਨੂੰ ਪਖੰਡੀ ਮੰਨ ਕੇ ਚੋਟ ਕਰਦੇ ਤੇ ਦੂਜਿਆਂ ਨੂੰ ਵੀ ਸਾਰੇ ਪਖੰਡੀ ਹੋਦੇ ਆਪਣੇ ਆਪ ਨੂੰ ਪਖੰਡੀ ਕਹਿੰਦੇ ਤੇ ਸੋ ਪਖੰਡੀ ਪਖੰਡੀ ਕੀ ਕਿਉਂ ਕਹਿੰਦੇ ਤੇ ਕਹਿੰਦੇ ਸਾਡਾ ਬੇਈਮਾਨ ਹੈ ਮਨ ਉਹ ਅੱਡ ਹੋਇਆ ਹੋਇਆ ਖੰਡ ਪਾਇਆ ਹੋਇਆ ਉਹਨੇ ਵਿੱਚ ਟੁਕੜਾ ਮਨ ਚਿੱਤ ਦੇ ਨਾਲ ਏਕਤਾ ਨਹੀਂ ਰੱਖਦਾ ਖੰਡਨ ਹੋ ਗਿਆ ਮਨ ਖੰਡਨ ਹੋਇਆ ਹੋਇਆ ਸਾਡਾ ਪਾਖੰਡੀ ਆ ਅਸੀਂ ਸੋ ਪਖੰਡੀ ਜੇ ਕਾਇਆ ਪਖਾਲੀ ਸੋ ਪਖੰਡੀ ਜੇ ਪਖੰਡੀ ਹੈਗਾ ਉਹ ਚਲੋ ਮੰਨ ਲੈਂਦੇ ਆ ਪਰ ਉਹਨੂੰ ਕਾਇਆ ਪਖਾਲਣੀ ਚਾਹੀਦੀ ਹੈ ਕਾਇਆ ਪਖਾਲਣਾ ਕਿਵੇਂ ਹੈ ਕਾਇਆ ਦੇ ਉੱਤੇ ਹਿਰਦੇ ਨੂੰ ਧੋਣਾ ਚਾਹੀਦਾ ਹੈ ਰਾਮੋਦਕ ਨਾਲ ਗਿਆਨ ਅੰਮ੍ਰਿਤ ਨਾਲ ਗੁਰਬਾਣੀ ਦੇ ਗਿਆਨ ਨਾਲ ਹਿਰਦੇ ਨੂੰ ਧੋਣਾ ਚਾਹੀਦਾ ਜਦ ਗੁਰਬਾਣੀ ਨੂੰ ਵਿਚਾਰਾਂਗੇ ਉਹਦਾ ਜਿਹੜਾ ਗਿਆਨ ਅੰਮ੍ਰਿਤ ਹੈ ਉਹ ਕਾਇਆ ਨੂੰ ਪਖਾਲੂਗਾ ਉਹ ਜਿਹੜਾ ਪਖਾਲਣਾ ਕਾਇਆ ਜਿਹਦੇ ਜਿਵੇਂ ਕੋਈ ਜ਼ਖਮ ਧੋਈਦਾ ਹੈ ਐ ਉਹ ਕਾਇਆ ਪਖਾਲੀ ਹੋਈ ਜਿਹੜਾ ਖੰਡ ਹੈ ਵਿੱਚੋਂ ਠੀਕ ਹੋ ਜਾਊਗਾ ਜਿਵੇਂ ਕੋਈ ਫੱਟ ਲੱਗ ਜਾਂਦਾ ਆਪਣਾ ਕਿਸੇ ਚੀਜ਼ ਦਾ ਮਾਸ ਫਟ ਜਾਂਦਾ ਬਾਹਰੋਂ ਚੀਰਾ ਆ ਜਾਂਦਾ ਉਹ ਚੀਰੇ ਨੂੰ ਫਿਰ ਪਖਾਲਣ ਨਾਲ ਉਹ ਠੀਕ ਹੋ ਜਾਂਦਾ ਹੰਕਾਰ ਦੂਰ ਹੋ ਜਾਊਗਾ ਹੰਕਾਰ ਨਹੀਂ ਖੰਡ ਪਾਇਆ ਹੋਇਆ ਹੋਰ ਕੀ ਪਾਇਆ ਹੋਇਆ ਮਨ ਚ ਟਿਕ ਕਰਨ ਦੀ ਗੱਲ ਹੈ ਜੀ ਕਹਿੰਦੇ ਧਨ ਫਿਰ ਕਾ ਇੱਕ ਸੰਗੀ ਵਾਸਾ ਵਿੱਚ ਹਉਮੈ ਭੀਤ ਕਰਾਰੀ ਉਹ ਜਾਂ ਪਖਾਲੂਗਾ ਪਾਣੀ ਪਾਊਗਾ ਹਉਮੈ ਦੀ ਭੀਤ ਖੁਰ ਜੂਗੀ ਵਿੱਚੋਂ ਹਉਮੈ ਦੀ ਖੰਡ ਟਹਿ ਜੂਗੀ ਜੇ ਕੋੜਾ ਟੁੱਟਾ ਪਾਲ ਕੋੜ ਦੀ ਕੰਧ ਗਿਰ ਜੂਗੀ ਪਾਣੀ ਨਾਲ ਇਹ ਗਿਆਨ ਨਾਲ ਬਾਪੇ ਕੋ ਜਾਣਗੇ ਵਿਚਾਲੇ ਦੀਵਾਰੇ ਪਾਈ ਹੋਈ ਐ ਭਾਈ ਭਾਈ ਆਡੋਗੇ ਵੇਲੇ ਚ ਗੰਦ ਗੱਲ ਦੀ ਕੰਧ ਢਾ ਦਿਓ ਰੋੜ ਦਿਓ ਫੇਰ ਕੋਗੇ ਹਾਂਜੀ ਕਾਇਆ ਕੀ ਅਗਨੀ ਬ੍ਰਹਮ ਪ੍ਰਜਾਲੀ ਜਿਹੜੀ ਕਾਇਆ ਦੇ ਵਿੱਚ ਅਗਨੀ ਹੈ ਨਾ ਜਿਹੜੀ ਮਨ ਦੇ ਵਿੱਚ ਤ੍ਰਿਸ਼ਨਾ ਹੈ ਬ੍ਰਹਮਾ ਗੰਦ ਨੇ ਜਾਲ ਦੇਣੀ ਹੈ ਬ੍ਰਹਮਾ ਗੰਦ ਬਹੁਤ ਤੇਜ਼ ਅੱਗ ਹੈ ਉਹ ਅਗਨੀ ਰਹਿਣੇ ਨਹੀਂ ਦੇਣੀ ਉਹ ਖਤਮ ਕਰ ਦੇਣੀ ਹੈ ਨਸ਼ਟ ਕਰ ਦੇਣੀ ਹੈ ਅਗਨੀ ਉਹ ਸੰਸਾਰ ਦੇ ਪਦਾਰਥਾਂ ਦੀ ਭੁੱਖ ਹੈ ਜਿਹੜੀ ਉਹਨੇ ਨਾਮ ਦੇ ਜਦ ਪੈਦਾ ਹੋਣਾ ਗੁਰਮਤਿ ਦੇ ਗਿਆਨ ਨੇ ਹੀ ਖਤਮ ਕਰ ਦੇਣੀ ਉਹ ਬਸ ਹਾਂਜੀ ਸੁਪਨੇ ਬਿੰਦ ਨ ਦੇਈ ਝਰਨਾ ਤਿਸ ਪਾਖੰਡੀ ਜਰਾ ਨ ਮਰਨਾ ਸੁਪਨੇ ਬਿੰਦ ਨ ਦੇਈ ਝਰਨਾ ਸੁਪਨੇ ਵਿੱਚ ਇੱਕ ਮਿੰਟ ਵਾਸਤੇ ਵੀ ਜਿਹੜਾ ਹੈਗਾ ਮਨ ਨੂੰ ਅੱਡਣਾ ਹੋਵੇ ਹੋਣ ਮਨ ਚਿੱਤ ਤੋਂ ਵੱਖਰਾ ਨਾ ਹੋਵੇ ਝੜੇ ਨਾ ਇਹ ਅੱਡਣਾ ਹੋ ਜਵੇ ਜਦੋਂ ਅੱਡ ਹੁੰਦਾ ਫਿਰ ਇਹ ਸੁਪਨੇ ਦੀ ਅਵਸਥਾ ਚਲੇ ਜਾਂਦਾ ਸੁਪਨੇ 'ਚ ਵੀ ਸੁਪਨਾ ਬਣਾ ਕੇ ਅੱਡ ਹੋਣ ਦਾ ਮੁਹਾਵਰਾ ਵਰਤੇ ਵੀ ਸੁਪਨੇ 'ਚ ਵੀ ਆ ਕੰਮ ਕਰਨਾ ਜਾਗਦੇ ਤਾਂ ਕੀ ਕਰਨਾ ਸੁਪਨੇ 'ਚ ਵੀ ਬਿੰਦ ਨਾ ਦੇਈ ਚਰਨਾ ਇੱਕ ਇੱਕ ਛਿਣ ਵਾਸਤੇ ਸੁਪਨੇ 'ਚ ਵੀ ਨਾ ਸੋਚੇ ਮਨ ਅੱਡ ਹੋਣ ਦੀ ਗੱਲ ਠੀਕ ਹੈ ਤਿਸ ਪਾਖੰਡੀ ਜ਼ਰਾ ਨਾ ਮਰਨਾ ਆਓ ਫਿਰ ਪਾਖੰਡੀ ਹੈ ਜਿਹੜਾ ਉਹਦਾ ਜਨਮ ਮਰਨ ਖਤਮ ਹੋ ਜਾਂਦਾ ਜਰਾ ਦਾ ਮਤਲਬ ਬੜਾਪਾ ਜੀ ਜਿਹੜਾ ਮਨ ਸਰੀਰ ਕਰਕੇ ਹੀ ਬਾਹਰਲੇ ਦਾ ਠੀਕ ਹੈ ਜੀ ਹਾਂਜੀ ਬੋਲੇ ਚਰਪਟ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ ਇਹ ਚਰਪਟ ਜੋ ਬੋਲਦਾ ਅੰਦਰ ਉਹ ਸਤ ਸਰੂਪ ਹੈ ਚਰਪਟ ਜੋਗੀਆਂ ਦੇ ਵਿੱਚ ਹੈ ਜਿਹਨਾਂ ਗੱਲ ਕਰੀ ਹੈ ਪਰਮ ਤਤ ਮੈਂ ਰੇਖ ਨਾ ਰੂਪ ਸਤ ਸਰੂਪ ਆ ਬੋਲਣ ਵਾਲਾ ਪਰਮ ਤਤ ਚ ਰੇਖ ਰੂਪ ਨਹੀਂ ਹੁੰਦੀ ਇਹ ਸਾਰੇ ਜੋਗੀਆਂ ਦੇ ਚੇਲੇ ਆ ਜੋਗੀਆਂ ਦੀਆਂ ਕੈਟਾਗਰੀਆਂ ਨੇ ਹਾਂਜੀ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗगन ਮੰਡਲ ਮਹਿ ਰੂਪੈ ਥੰਮ ਜਿਹੜਾ ਬ੍ਰਹਮ ਨੂੰ ਉਲਟ ਲਵੇ ਬ੍ਰਹਮ ਮਾਇਆ ਦੇ ਵਿੱਚ ਨੂੰ ਆਇਆ ਹੈ ਹਉ ਵਿੱਚ ਆਇਆ ਹਉ ਵਿੱਚ ਗਿਆ ਬ੍ਰਹਮ ਉਲਟ ਲਵੇ ਹਉ ਤੋਂ ਹਉ ਤੋਂ ਛੱਡ ਦੇਵੇ ਤਿਆਗ ਦੇਵੇ ਪਿੱਛੇ ਨੂੰ ਆਪਣੇ ਘਰ ਵਿੱਚ ਘਰ ਦੀ ਗੱਲ ਕਰੇ ਹੁਣ ਬ੍ਰਹਮ ਨੂੰ ਮਾਇਆ ਤੋਂ ਉਲਟਾ ਲਵੇ ਆਪਣਾ ਮਨ ਹੈ ਨਾ ਬ੍ਰਹਮ ਆਪਣੇ ਮਨ ਨੂੰ ਮਾਇਆ ਤੋਂ ਵਿੱਚੋਂ ਉਲਟਾ ਲਵੇ ਆਪਣੀ ਮਾਇਆ ਦਾ ਮੋਹ ਨੂੰ ਛੱਡ ਦੇਵੇ ਉਹ ਤਿਆਗ ਦੇਵੇ ਮਾਇਆ ਦੇ ਦਰਸ਼ਨ ਦੀ ਭੁੱਖ ਛੱਡ ਦੇਵੇ ਹਾਂਜੀ ਗਗਨ ਮੰਡਲ ਮਹਿ ਰੂਪੈ ਥੰਮ ਆ ਗਗਨ ਮੰਡਲ ਦੇ ਵਿੱਚ ਉਹਨੂੰ ਸੁਰਤ ਨੂੰ ਧਿਆਨ ਨੂੰ ਕੱਢ ਦੇਵੇ ਰੋਕ ਦੇਵੇ ਵੀ ਰੋਪਣਾ ਹੁੰਦਾ ਇਧਰੋਂ ਪੱਟ ਕੇ ਇਧਰ ਲਾਉਣਾ ਪੂਰੀ ਜਿਹੜੀ ਆਪਾਂ ਲਾਉਂਦੇ ਆ ਪੱਟ ਕੇ ਉਹਨੂੰ ਰੋਪਣਾ ਕਹਿੰਦੇ ਨੇ ਸਾਨੂੰ ਮਾਇਆ ਜੋ ਪੱਟ ਕੇ ਆਕਾਸ਼ ਵਿੱਚ ਲਾ ਦੇਵੇ ਗਗਨ ਮੰਡਲ ਚ ਲਾ ਦੇਵੇ ਗਗਨ ਮੰਡਲ ਮੈਂ ਰੋਪਾ ਥੰਭ ਇਹਦਾ ਕੀ ਭਾਵ ਬਣਦਾ ਜੀ ਕੀ ਕਹਿਣਾ ਚਾਹੁੰਦੇ ਗਗਨ ਮੰਡਲ ਦੇ ਹਿਰਦਾ ਗਗਨ ਮੰਡਲ ਹੈ ਹਿਰਦੇ ਵਿੱਚ ਸੁਰਤ ਨੂੰ ਟਿਕਾ ਦੇਵੇ ਹਾਂਜੀ ਅਹਨਿਸ ਅੰਤਰ ਰਹਿ ਧਿਆਨ ਤੇ ਬੈਰਾਗੀ ਸਤ ਸਮਾਨ ਦਿਲ ਰਾਤ ਧਿਆਨ ਰੱਖਣੀ ਮੂਲ ਵਿੱਚ ਰੱਖਿਆ ਭਈ ਜਿਹੜਾ ਮੈਂ ਬੂਟਾ ਲਾਇਆ ਚੱਲ ਵੀ ਪਿਆ ਉਹ ਗਤੀ ਵੀ ਫੜੀ ਹੈ ਹਰਾ ਵੀ ਹੋਣ ਲੱਗ ਗਿਆ ਉਹਨੂੰ ਇਹ ਫਲ ਲੱਗਣਾ ਜਿਹੜਾ ਰੋਪਿਆ ਤੁਹਾਨੂੰ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਅਗਤ ਕਹਾਣੀ ਉਹ ਧੁਨ ਦੇ ਵਿੱਚ ਗੱਡਿਆ ਤੋਂ ਇੱਥੇ ਹੀ ਪੈਦਾ ਹੋਣੀ ਹੈ ਹਿਰਦੇ 'ਚ ਉੱਥੇ ਗੱਡਿਆ ਉਸ ਬਿੰਦੂ ਤੇ ਗੱਡਿਆ ਗੱਡੀ ਹੈ ਸੁਰਤ ਜਿਸ ਬਿੰਦੂ ਤੋਂ ਸ਼ਬਦ ਪੈਦਾ ਹੋਣਾ ਹੈ ਧਿਆਨ ਉੱਥੇ ਹੀ ਰੱਖਿਆ ਵੀ ਕਾ ਸੁਣਦਾ ਹੈ ਅੰਤਰ ਰਹੇ ਧਿਆਨ ਤੇ ਬੈਰਾਗੀ ਸਤ ਸਮਾਨ ਕੱਲ ਇੱਕੋ ਹੀ ਹੈ ਸਾਰਿਆਂ ਨਾਲ ਕੀਤੀ ਕੱਲ ਉੱਥੇ ਆ ਕੇ ਮੁਕਣੀ ਹੈ ਚਾਹੇ ਜੋਗੀ ਹੈ ਚਾਹੇ ਮੈਰਾਗੀ ਹੈ ਚਾਹੇ ਪਖੰਡੀ ਹੈ ਚਾਹੇ ਉਦਾਸੀ ਹੈ ਜੀ ਉਹ ਮੈਰਾਗੀ ਸਤ ਸਮਾਨ ਹੈ ਸਤ ਸਰੂਪ ਹੈ ਇੱਕ ਨੁਕਤਾ ਤੇ ਰਾਗਾਂ ਦੇ ਵਿੱਚ ਬਾਣੀ ਆ ਰਾਗ ਤੋਂ ਬੈਰਾਗ ਵੱਲ ਨੂੰ ਜਾਣਾ ਅਸੀਂ ਤੇ ਰਾਗੀ ਹੋ ਰਹਿ ਗਏ ਰਾਗੀ ਦਾ ਰੋਗੀ ਰਹਿ ਗਏ ਸੋ ਰਾਗੀ ਰੋਗੀ ਸੋਈ ਉਹ ਬੈਰਾਗ ਵੱਲ ਨੂੰ ਜਾਣਾ ਬਾਗ ਤੇ ਰਾਗ ਵੱਲ ਨੂੰ ਜਾਣਾ ਅਨੁਰਾਗ ਹੁੰਦਾ ਕਿਸੇ ਦੇ ਪਿੱਛੇ ਲੱਗਣਾ ਸੁਣ ਕੇ ਬੋਲਣਾ ਉਹ ਹੈ ਅਨੁਰਾਗੀ ਹੈ ਪੈਰਾਗੀ ਦਾ ਬਸ ਕੁਝ ਵੀ ਨਹੀਂ ਨਿਊਟਰਲ ਗੇਅਰ ਹੈ ਪੈਰਾਗੀ ਨਿਊਟਰਲ ਗੇਅਰ ਹੈ ਰਾਗੀ ਗੇਅਰ ਹੈ ਔਰ ਅਨੁਰਾਗੀ ਫਾਰਵਰਡ ਗੇਅਰ ਹੈ ਜਦੋਂ ਗੁਰਬਾਣੀ ਰਾਜਦਾ ਫਾਰਵਰਡ ਗੇਅਰ ਹੈ ਚੱਲਦਾ ਅੱਗੇ ਨੂੰ ਜਿਹੜਾ ਬੈਰਾਗੀ ਹੈ ਨਿਊਟਰਲ ਗੇਅਰ ਹੈ ਬਸ ਨਾ ਗਾ ਨਾ ਪਿਛਾਂ ਜਿਹੜਾ ਰਾਗੀ ਹੈ ਬੈ ਗੇਅਰ ਪਿੱਛੇ ਨੂੰ ਜਾ ਰਿਹਾ ਤਾਂ ਹੀ ਤਾਂ ਪੈਸੇ ਲੈਂਦੇ ਨੇ ਇਹਨਾਂ ਨੇ ਮਾਇਆ ਦੇ ਵੇਚਦੇ ਨੇ ਪਾਇਆ ਕਾਰਨ ਵਿਦਿਆ ਵਿੱਚ ਜਨਮ ਅਵਿਰਥਾ ਜਾਈ ਹਾਂਜੀ ਬੋਲੇ ਭਰਤਰੀ ਸਤ ਸਰੂਪ ਪਰਮ ਤਤ ਮੈਂ ਰੇਖ ਨਾ ਰੂਪ ਬੋਲੇ ਭਰਤਰੀ ਸਤ ਸਰੂਪ ਇਹ ਭਰਤਰੀ ਸਤ ਸਰੂਪ ਹੈ ਜੋ ਬੋਲਦਾ ਬੈਰਾਗੀ ਵੀ ਗਾਉਂਦੇ ਹੁੰਦੇ ਤੇ ਪਰ ਰਾਗੀ ਜਿਹੜੇ ਆਪਣੇ ਆਪ ਨੂੰ ਬੈਰਾਗੀ ਕਹਿੰਦੇ ਹਾਂ ਭਰਤਰੀ ਨੂੰ ਕਿਹਾ ਹੈ ਨਾ ਵੀ ਬੋਲੇ ਜਿਹੜਾ ਅੰਦਰ ਬੋਲਦਾ ਸਤ ਸਰੂਪ ਹੈ ਪਰਮ ਤਤ ਵਿੱਚ ਰੇਖ ਰੂਪ ਨਹੀਂ ਹੁੰਦਾ ਪਰਮ ਤਤ ਦੀ ਆਪਾਂ ਪਰਮ ਤਤ ਨਾਲ ਜੁੜਨਾ ਜੇ ਪਰਮ ਤਤ ਨਾਲ ਪਰਮ ਤਤ ਆਪ ਵੀ ਪਰਮ ਤਤ ਸੀ ਸੀ ਪਰਮ ਤਤ ਪਰਮ ਤਤ ਨਾਲ ਜੁੜ ਸਕਦਾ ਹੈ ਨਾ ਜੁੜਿਆ ਹੋਇਆ ਮਾਇਆ ਨਾਲ ਤਾਂ ਤੋੜਨਾ ਠੀਕ ਹੈ ਜੀ ਇਹ ਅਲੱਗ-ਅਲੱਗ ਸਮੇਂ ਇਹਨਾਂ ਦੀ ਗੁਰੂ ਨਾਨਕ ਸਾਹਿਬ ਦੀ ਇਹਨਾਂ ਨਾਲ ਭੇਂਟ ਹੋਈ ਹੋਏਗੀ ਹਾਂ ਜੀ ਸਾਰੇ ਫਿਰਕਿਆਂ ਨਾਲ ਹਾਂਜੀ ਹਾਂਜੀ ਹਾਂਜੀ ਇੱਥੇ ਇਕੱਠਾ ਕਰਤਾ ਸਮਰਾਈਜ਼ ਕਰਤਾ ਠੀਕ ਹੈ ਜੀ ਹਾਂਜੀ ਮਹੱਲਾ ਪਹਿਲਾ ਕਿਉ ਮਰੈ ਮੰਦਾ ਕਿਉ ਜੀਵੇ ਜੁਗਤੀ ਕੰਨ ਪੜਾਏ ਕਿਆ ਖਾਜੇ ਭੁਗਤੀ ਜਦੋਂ ਚੰਗਾ ਹੀ ਨਹੀਂ ਬਣਿਆ ਚੰਗਾ ਮਨ ਮਰਦਾ ਮਨ ਜਦ ਚੰਗਾ ਬਣ ਜਾਂਦਾ ਨਾ ਜਿਆਦੇ ਮਰਦਾ ਜਾਂ ਛੱਡਦਾ ਹੈ ਚੰਗਿਆਈਆਂ ਨਾਲ ਵਰਦਾ ਗੁਣਾ ਨਾਲ ਵਰਦਾ ਹੈ ਗੁਣਾ ਨਾਲ ਗੁਣਾ ਕਰਕੇ ਮਾਇਆ ਨੂੰ ਛੱਡਦਾ ਹੈ ਔਗਣਾ ਨੂੰ ਛੱਡਦਾ ਹੈ ਇਹਦੇ ਗੁਣ ਪੈਦਾ ਹੁੰਦੇ ਨੇ ਤਾਂ ਔਗਣ ਮਰਦੇ ਨੇ ਔਗਣ ਮਰਦੇ ਨੇ ਮਨ ਮਰ ਗਿਆ ਮਨਦਾਸਤਾ ਜਿਹੜਾ ਹੈਗਾ ਉਹ ਨਹੀਂ ਮਰ ਸਕਦਾ ਉਹਨਾਂ ਚ ਔਗਣ ਨੇ ਔਗਣ ਵਾਲਾ ਨੇ ਔਗਣ ਵਾਲਾ ਤਾਂ ਸਰੀਰ ਕਰਕੇ ਮਰ ਮਨ ਕਰਕੇ ਨਹੀਂ ਮਰਦਾ ਹੁੰਦਾ ਆਪਣੀ ਮਰਜ਼ੀ ਛੱਡਣਾ ਹੀ ਮਰਨਾ ਹੈ ਕਿਉਂ ਬੰਦਾ ਕਿਉਂ ਜੀਵ ਹੈ ਜੁਗਤੀ ਉਹ ਜੀਵਨ ਦੀ ਜੁਗਤੀ ਕਿੱਥੋਂ ਆਈ ਆਵੇ ਜੀਵਨ ਦੀ ਤਾਂ ਜੁਗਤੀ ਹੈ ਨਾ ਜੀਵਨ ਦੀ ਜੁਗਤੀ ਬਾਅਦ ਦੇ ਵਿੱਚ ਹੈ ਪਹਿਲਾਂ ਮਰੇ ਤਾਂ ਸਹੀ ਮਰਨ ਦਾ ਤਾਂ ਸਮਝ ਨਹੀਂ ਮਰਨ ਦਾ ਤਾਂ ਪਤਾ ਨਹੀਂ ਜੀਵਨ ਦੀ ਜੁਗਤੀ ਕਿੱਥੋਂ ਹੋਣੀ ਹੈ ਕਿਉਂ ਜੀਵੇ ਜੁਗਤੀ ਜੁਗਤੀ ਨਾਲ ਜੀਵੇ ਕਿਵੇਂ ਜੇ ਮਰਿਆ ਹੀ ਨਹੀਂ ਅਜੋ ਹਾਂਜੀ ਕੰਨ ਪੜਾਏ ਕਿਆ ਖਾਜੈ ਭੁਗਤੀ ਆ ਮਹਿਜ਼ ਕੰਨ ਪੜਾਏ ਤੇ ਕਿਹੜੀ ਭੁਗਤੀ ਖਾਂਦਾ ਉਹ ਭੁਗਤੀ ਗਿਆਨ ਦੀ ਭੁਗਤੀ ਨਹੀਂ ਖਾ ਸਕਦਾ ਕੰਨ ਪੜਾਏ ਤੇ ਹਾਂ ਉਹਦਾ ਆਟਾ ਮੰਗ ਲੈਂਦਾ ਬਿੱਟਾ ਗੁੜ ਮੰਗ ਲੈਂਦਾ ਸਰੀਰ ਦੇ ਪੇਟ ਉਧਰ ਉਧਰ ਪੂਰਤੀ ਵਾਲੀ ਨੂੰ ਭੁਗਤੀ ਕਹੀ ਜਾਂਦਾ ਉਹ ਭੁਗਤੀ ਨਹੀਂ ਹੈ ਉਹ ਭਿਖਿਆ ਬਾਹਰਲੇ ਸਰੀਰ ਦੇ ਕੰਨ ਪੜਾਈ ਫਿਰਦਾ ਹੈ ਤੇ ਬਾਹਰਲੇ ਸਰੀਰ ਵਾਸਤੇ ਭੁਗਤੀ ਇਕੱਠੀ ਕਰਦਾ ਹੈ ਜੀ ਉਹਨੂੰ ਭੁਗਤੀ ਕਹੀ ਜਾਂਦਾ ਠੀਕ ਹੈ ਜਦ ਕਿ ਭੁਗਤ ਗਿਆਨ ਹੈ ਜੀ ਆ ਗਿਆਨ ਭੁਗਤ ਤੇ ਜਪਜੀ ਸਾਹਿਬ ਦੀ ਪੌੜੀ ਦੀ ਵਿਆਖਿਆ ਫਿਰ ਇੱਥੇ ਖੁੱਲ ਰਹੀ ਆ ਹੁਣ ਜੀ ਹਾਂ ਜੀ ਹਾਂ ਇੱਥੇ ਖੁੱਲਦੀ ਹਾਂ ਜੀ ਆਸਤ ਨਾਸਤ ਏਕੋ ਨਾਉ ਕੌਣ ਸੋ ਅਖਰ ਜਿਤ ਰਹਿ ਆਉ ਤਾਂ ਨਾਸਤੀ ਆ ਰਾਸਤੀ ਜਿਹੜੇ ਤੁਸੀਂ ਕਹਿੰਦੇ ਆਸਤਕ ਨਾਸਤਕ ਹਾਂਜੀ ਅਸਲ ਤੇ ਕਦੇ ਦੋ ਨਾ ਨੇ ਦੋਏ ਭਾਈ ਨੇ ਆਸਤ ਨਾਸਤ ਉਹ ਸੱਚ ਨੂੰ ਦੋਏ ਨਹੀਂ ਮੰਨਦੇ ਸੱਚ ਤੇ ਦੋਏ ਦੂਰ ਨੇ ਇੱਕ ਚ ਹਵਾ ਇੱਕ ਚ ਮਾਇਆ ਆਸਤ ਨਾਸਤ ਉਹ ਤਾਂ ਜਿਹੜਾ ਮੇਰੀ ਗੱਲ ਮੇਰੇ ਤਰੀਕੇ ਨਾਲ ਨਹੀਂ ਨਾ ਮੰਨਦਾ ਜਿਹੜਾ ਪੱਥਰ ਪੂਜਾ ਨਹੀਂ ਕਰਦਾ ਉਹਨੂੰ ਕਹਿੰਦੇ ਨਾਸਤਕ ਹੈ ਜਿਹੜਾ ਸੱਚ ਨੂੰ ਨਹੀਂ ਮੰਨਦਾ ਸੱਚ ਨੂੰ ਬਣਾਉਂਦਾ ਪਰ ਜੋ ਪ੍ਰਗਟ ਹੋ ਉਹਦਾ ਆਪ ਵੀ ਆਸਤੀ ਵੀ ਨਾਸਤੀ ਹੈ ਜੇ ਆਸਤੀ ਹੈ ਉਹ ਵੀ ਨਾਸਤੀ ਹੈ ਮਾਇਆ ਦੀ ਇੱਛਾ ਰੱਖਣ ਵਾਲਾ ਵੀ ਨਾਸਤੀ ਹੈ ਨਾਸ ਹੋਣਾ ਉਹਨੇ ਸਰੀਰ ਨੂੰ ਬੰਨਣ ਵਾਲਾ ਨਾਸਤੀ ਹੈ ਸਰੀਰ ਨੇ ਨਾਸ ਹੋਣਾ ਹੀ ਹੈ ਨਾਸਵੰਤ ਦੀ ਪੂਜਾ ਕਰਨ ਵਾਲਾ ਨਾਸਤੀ ਹੈ ਠੀਕ ਹੈ ਆਸਤ ਨਾਸਤ ਇੱਕੋ ਨਾਉ ਇੱਕੋ ਨਾਉ ਹੈ ਸਾਡੇ ਵਾਸਤੇ ਤਾਂ ਦੋਹਾਂ ਦਾ ਇੱਕੋ ਇੱਕੋ ਹੀ ਗੱਲ ਹੈ ਇੱਕ ਦੇ ਦੋ ਨੌ ਨੇ ਆਸਤੀ ਨਾਸਤੀ ਉਹ ਚੇਤਾ ਆਸਤੀ ਹੈ ਮਨ ਨੂੰ ਨਾਸਤੀ ਕਹਿ ਦਿੰਦੇ ਆ ਠੀਕ ਹੈ ਇੱਕ ਚ ਹਾਂ ਇੱਕ ਚ ਮੈਂ ਹੈ ਜੀ ਇੱਕ ਜਾਵਾਂ ਇੱਕ ਚ ਮੈਂ ਠੀਕ ਹੈ ਕੌਣ ਸੋ ਅਖਰ ਜਿਤ ਰਹਿ ਹੀ ਆਓ ਹਿਰਦੇ ਚ ਟਿਕ ਜਵੇ ਅਖਰ ਹੋ ਕੇ ਜੋਤ ਹੋ ਕੇ ਅਖਰ ਤਾਂ ਜੋਤੇ ਹੁੰਦੀ ਹੈ ਨਾ ਹਾਂਜੀ ਜਰਾ ਰੋਗ ਨਹੀਂ ਹੈ ਜੀ ਨੂੰ ਇਹ ਤਾਂ ਹੈ ਇਹ ਤਾਂ ਹੋ ਕੇ ਇੱਕ ਹੋ ਕੇ ਹਿਰਦੇ ਵਿੱਚ ਜੇ ਟਿਕ ਜਵੇ ਉਹ ਅਖਰ ਆ ਪੱਕਾ ਐਸਾ ਹੋਵੇ ਕੋਈ ਇੱਥੇ ਆਮ ਲੋਕ ਅੱਖਰ ਨੂੰ ਅੱਖਰੇ ਲਿਖ ਜਾਂਦੇ ਆ ਤੇ ਅਰਥ ਵੀ ਸ਼ਬਦ ਦਾ ਕਰ ਜਾਂਦੇ ਆ ਜੀ ਅੱਖਰ ਤਾਂ ਆਪ ਖਰ ਜਾਂਦਾ ਇਹ ਤਾਂ ਟਾਈਮ ਨਾਲ ਤਾਲੀ ਵੀ ਖਰਚੂਗਾ ਇਹ ਅੱਖਰ ਖੜ ਜਾਏਗੇ ਕਬੀਰ ਨੇ ਪਹਿਲਾਂ ਹੀ ਫੈਸਲਾ ਕਰਤਾ ਸੀ ਇਹਨੂੰ ਅੱਛਾ ਨਾ ਕਿਹਾ ਸੀ ਅੱਖਰ ਲਫ਼ਜ਼ ਦਾ ਅੱਖਰ ਇੱਕੋ ਭਲੇਖਾ ਬਹੁਤ ਭਲੇਖਾ ਅੱਛਾ ਨੇ ਅੱਛਰਾਂ ਨੂੰ ਅੱਖਰ ਕਹਿੰਦੇ ਨੇ ਅਸਰ ਕਿਹਨੇ ਅੱਛਾ ਪਰ ਇੱਥੇ ਸੋ ਆਇਆ ਨਾ ਸੋ ਦਾ ਭਾਵ ਕੋਈ ਇੱਕੇ ਹੀ ਹੈ ਕੌਣ ਸੋ ਅਖਰ ਜਿਤ ਰਹੇ ਹਿਆਓ ਅਖਰ ਕੌਣ ਹੈ ਜਿਹੜਾ ਹਿਰਦੇ ਚ ਰਹਿੰਦਾ ਉਹਨੂੰ ਜਾਣਣਾ ਉਹਦੇ ਤੱਕ ਪਹੁੰਚਣਾ ਉਹ ਤੂੰ ਮੂਰਤੀ ਨਾਲ ਨਾ ਜੁੜ ਅਖਰ ਨਾਲ ਜੁੜ ਜਿਹੜਾ ਹਿਰਦੇ ਚ ਵਸੂਗਾ ਆਤਮਦਰਸ਼ੀ ਹੋ ਚਿਤਮਨ ਨੂੰ ਇੱਕ ਕਰ ਫਿਰ ਉਹ ਵਸੂਗਾ ਉਹ ਪਹਿਲਾਂ ਤਲ ਚੋਂ ਮਨ ਨੂੰ ਹੋਜ ਫਿਰ ਮਨ ਦੇ ਵਿੱਚ ਉਹਨੂੰ ਜਾਣ ਆਤਮਾ ਜੋਤ ਹੈ ਸਰੀਰ ਵਿੱਚ ਜੋਤ ਹੈ ਮਨ ਹੈ ਜੋਤ ਮਨ ਜਾਤਾ ਜਿਹਨੇ ਵੀ ਜਾਣਿਆ ਜੋਤ ਵਿੱਚੋਂ ਜਾਣਿਆ ਮਨ ਦੇ ਅੰਦਰੋਂ ਜਾਣਿਆ ਪਹਿਲਾਂ ਮਨ ਨੂੰ ਜਾਣ ਫਿਰ ਮਨ ਦੇ ਅੰਦਰ ਉਹ ਬੈਠਾ ਹੈ ਸ਼ਬਦ ਉਹਨੂੰ ਜਾਣ ਠੀਕ ਹੈ ਜੀ ਤਾਂ ਟਿਕੂਗਾ ਮਨ ਉੱਥੇ ਅਖਾਰ ਹੋ ਕੇ ਨਹੀਂ ਨਹੀਂ ਇਹਨੇ ਅਖਾਰ ਹੋ ਕੇ ਟਿਕਣਾ ਤੂੰ ਧੂਪ ਸ਼ਾਮ ਜੇ ਸਮ ਕਰ ਸਹਿ ਤਾਂ ਨਾਨਕ ਆਖੈ ਗੁਰ ਕੋ ਕਹੈ ਪਰ ਛਾਉ ਨੂੰ ਦੁੱਖ ਔਰ ਸੁਖ ਨੂੰ ਜੇ ਇੱਕੋ ਕਰਕੇ ਸਹਿ ਲਵੇ ਬਰਦਾਸ਼ਤ ਕਰ ਲਵੇ ਬਸ ਫਿਰ ਕਹਿੰਦਾ ਨਾਨਕ ਕਹਿੰਦਾ ਸੋ ਤਾਂ ਨਾਨਕ ਆਖੇ ਗੁਰ ਕੋ ਕਹੈ ਸਾਉ ਗਿਆਨ ਨੂੰ ਪ੍ਰਾਪਤੀ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਉਹਨੂੰ ਸੋਝੀ ਪ੍ਰਾਪਤ ਹੋ ਜਾਂਦੀ ਉਹਨੂੰ ਜਾਣ ਲੈਂਦਾ ਕੌਣ ਹੈ ਕੌਣ ਦਾ ਜਿਹੜਾ ਹੈ ਨਾ ਅਖਰ ਕੌਣ ਹੈ ਜਿਹੜਾ ਬਸਦਾ ਉਹ ਬਸ ਉਹਦਾ ਜਵਾਬ ਉਹਦੇ ਕੋਲ ਗਿਆਨ ਨਾਲ ਆ ਜਾਂਦਾ ਉਹ ਸਮਝ ਲੈਂਦਾ ਇਸ ਗੱਲ ਤੋਂ ਪਛਾਉ ਨੂੰ ਸੁਖ ਦੁੱਖ ਨੂੰ ਸਭ ਕਰਕੇ ਬੰਨਣਾ ਪੈਂਦਾ ਪਰ ਠੀਕ ਹੈ ਨਾਨਕ ਨਾਲ ਨਹੀਂ ਆਇਆ ਗੁਰ ਅੱਖਰ ਗੁਰ ਸ਼ਬਦ ਜਿਹੜਾ ਹੈ ਬਾਅਦ ਚ ਆਇਆ ਤਾਂ ਨਾਨਕ ਆਖੈ ਗੁਰ ਕੋ ਕਹੈ ਇਹਦਾ ਕੀ ਭਾਵ ਬਣੂਗਾ ਜੀ ਨਾਨਕ ਦਾ ਸ਼ਬਦ ਲਿਖ ਰਿਹਾ ਨਾ ਫਿਰ ਨਾਨਕ ਦਾ ਕਹਿਣਾ ਹੈ ਫਿਰ ਹਾਂਜੀ ਉਹਨੂੰ ਨਾਨਕ ਦਾ ਉਪਦੇਸ਼ ਦੇ ਰਿਹਾ ਨਾ ਭਰਤਰੀ ਨੂੰ ਵੀ ਨਾਨਕ ਨੇ ਉਪਦੇਸ਼ ਦਿੱਤਾ ਸਾਰਿਆਂ ਨੂੰ ਨਾਨਕ ਨੇ ਦਿੱਤਾ ਆਖਰ ਦੇ ਵਿੱਚ ਕਹਿੰਦਾ ਤਾਂ ਨਾਨਕ ਕਹਿੰਦਾ ਫਿਰ ਐ ਹੋ ਜਾਊਗਾ ਉਹ ਉਹ ਗਿਆਨ ਦੀ ਪ੍ਰਾਪਤੀ ਹੋ ਜੂ ਉਹਨੂੰ ਹੁਣ ਉਹ ਸੋਝੀ ਪ੍ਰਾਪਤ ਹੋ ਜੂਗੀ ਕੌਣ ਰਹਿੰਦਾ ਅਖਰ ਹੋ ਕੇ ਹਿਰਦੇ ਵਿੱਚ ਕੌਣ ਟਿਕਦਾ ਉਹਦਾ ਜਵਾਬ ਗਾਂ ਦੇਤਾ ਬਈ ਉਹ ਕਿਉਂ ਨੂੰ ਇੱਕ ਕਰਕੇ ਸੁਖ ਦੁਖ ਨੂੰ ਮੰਨਦਾ ਸ਼ਬਦ ਵਿਚਾਰ ਕਰਦਾ ਉਹਨੂੰ ਸਮਝ ਆ ਜਾਂਦੀ ਹੈ ਉਹ ਕੌਣ ਹੈ ਠੀਕ ਹੈ ਗੁਰ ਕੋ ਕਹੇ ਤਾਂ ਕੀ ਭਾ ਬਣਦਾ ਵੀ ਗੁਰ ਇਹ ਗੱਲ ਕਹਿ ਰਿਹਾ ਹੈ ਕਿ ਗੁਰ ਨੂੰ ਤੁਸੀਂ ਇਹ ਗੱਲ ਕਹਿਣੀ ਹੈ ਗੁਰ ਕੋ ਲਹਿ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਕਹਿਆ ਨਹੀਂ ਹੈ ਅੱਛਾ ਜੀ ਤਾਂ ਨਾਨਕ ਆਖੇ ਗੁਰ ਕੋ ਲਹਿ ਆ ਲੱਲਾ ਹੋਊਗਾ ਕੱਕਾ ਨਹੀਂ ਹੈ ਉਹ ਕਿਸੇ ਤਰੀਕੇ ਨਾਲ ਮਿਸਪ੍ਰਿੰਟ ਹੋਇਆ ਹੋਇਆ ਲੱਗਦਾ ਹਾਂ ਕਹੇ ਨਾਲ ਤਾਂ ਫਿਰ ਗੁਰ ਨੂੰ ਕਹਿਣ ਦੀ ਗੱਲ ਬਣਦੀ ਹੈ ਗੁਰ ਤੋਂ ਤਾਂ ਗੁਰ ਕੋ ਕਹੇ ਨਹੀਂ ਗੁਰ ਕੋ ਪ੍ਰਾਪਤੀ ਹੋ ਜਾਂਦੀ ਹੈ ਗਿਆਨ ਦੀ ਉਹਨੂੰ ਐਸੇ ਗਿਆਨ ਕੋ ਲਹੈ ਠੀਕ ਹੈ ਜੀ ਛੇ ਵਰਤਾਰੇ ਵਰਤਹਿ ਪੂਤ ਛੇ ਘਰ ਛੇ ਗੁਰ ਛੇ ਉਪਦੇਸ਼ ਆਇਆ ਇੱਥੇ ਵੀ ਛੇ ਵਰਤਾਰੇ ਕਹਿਤਾ ਇਹ ਪੰਜ ਗਿਆਨ ਇੰਦਰੇ ਕਹਿੰਦੇ ਨੇ ਗੁਰਬਾਣੀ ਛੇ ਬੰਦੀ ਹੈ ਇਹ ਪੰਜ ਵਕਾਰ ਮੰਨਦੇ ਨੇ ਗੁਰਬਾਣੀ ਛੇ ਬੰਦੀ ਹੈ ਇੱਥੇ ਹੀ ਫਰਕ ਹੈ ਨਾ ਪਰਮ ਨੂੰ ਨਹੀਂ ਉਹ ਮੰਨਦੇ ਛੇਵਾਂ ਕਾਮ ਕ੍ਰੋਧ ਲੋਭ ਉਹ ਹੰਕਾਰ ਨੂੰ ਮੰਨਦੇ ਨੇ ਪਰਮ ਸਾਰਿਆਂ ਦੀ ਮਾਂ ਹੈ ਜੜ ਹੈ ਫਾਇਦਾ ਤਾਂ ਇੱਥੇ ਹੀ ਹੁੰਦੇ ਨੇ ਕਿਵੇਂ ਛੇਵਾਂ ਕੀ ਹੈ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਭੇਸ ਅਨੇਕ ਕੁੱਡੀ ਦੇ ਕੰਟਰੋਲ ਚ ਨੇ ਪੰਜੇ ਗਿਆਨ ਅੰਦਰ ਬੁੱਧੀ ਜਿੱਥੇ ਨਿਵਾਸ ਹੈ ਬੁੱਧੀ ਦਾ ਜਿੱਥੇ ਦਿਮਾਗ ਦਾ ਦਿਮਾਗ ਚ ਦਿਮਾਗ ਦੇ ਬਿਨਾਂ ਦਾ ਸਰੀਰ ਨਹੀਂ ਚੱਲਦਾ ਨਾ ਅੱਖਾਂ ਦੇਖਣ ਨਾ ਕੰਨ ਸੁਣਨ ਕੁਝ ਨਹੀਂ ਹੁੰਦਾ ਦਿਮਾਗ ਦੇ ਵਿੱਚ ਸ਼ਬਦ ਵਿਚਾਰ ਅਸੀਂ ਕਰ ਸਕਦੇ ਹਾਂ ਦਿਮਾਗ ਦੀ ਮਦਦ ਨਾਲ ਬੁੱਧੀ ਦਿਮਾਗ ਦੀ ਮਦਦ ਨਾਲ ਸ਼ਬਦ ਵਿਚਾਰ ਕਰਦੀ ਹੈ ਉਹਨੂੰ ਛੱਡੀ ਬੈਠੇ ਨੇ ਛੇਵਾਂ ਧਿਆਨ ਇੰਦਰਾ ਉਹਦੇ ਬਿਨਾ ਚੱਲਦੀ ਉਹਦੀ ਗੱਲ ਛੇ ਵਰਤਾਰੇ ਹੋ ਗਏ ਸੁਣਨ ਦਾ ਦੇਖਣ ਦਾ ਵਰਤਾਰਾ ਸੁਣ ਕੇ ਵੀ ਸਮਝਣਾ ਹੈ ਦੇਖ ਕੇ ਵੀ ਸਮਝਣਾ ਹੁੰਦਾ ਹੈ ਅਸੀਂ ਨੂਣ ਮਿਰਚ ਨੂੰ ਚੱਕ ਕੇ ਵੀ ਸਮਝਣਾ ਆਖਰ ਤਾਂ ਗੱਲ ਸਮਝਦੇ ਹੀ ਆ ਕੇ ਮੁੱਕਣੀ ਹੈ ਨਾ ਸਮਝਣ ਵਾਸਤੇ ਹੀ ਨੇ ਸਾਰੇ ਗਿਆਨ ਅੰਦਰੇ ਗਿਆਨ ਸਮਝਣ ਦਾ ਵਿਸ਼ਾ ਹੈ ਨਾ ਇਹ ਗਿਆਨ ਅੰਦਰ ਨੇ ਪੰਜ ਇੱਕ ਸਿੱਧਾ ਹੀ ਅਸੀਂ ਸਮਝਦੇ ਹਾਂ ਵਿਚਾਰ ਕਿਸੇ ਦਾ ਲਿਖਿਆ ਹੋਇਆ ਸੁਣਿਆ ਹੋਇਆ ਉਹ ਸਮਝਦੇ ਛੇ ਵਰਤਾਰੇ ਨੇ ਹਾਂਜੀ ਠੀਕ ਹੈ ਜੀ ਛੇ ਵਰਤਾਰੇ ਵਰਤਹਿ ਪੂਤ ਨਾ ਸੰਸਾਰੀ ਨਾ ਉਹ ਧੂਤ ਆ ਜਿਹੜਾ ਛੇ ਵਰਤਾਰਿਆਂ ਚ ਵਰਤਦਾ ਹੈ ਨਾ ਸੰਸਾਰੀ ਹੈ ਨਾ ਉਹ ਹੈ ਉਹ ਛੇ ਵਰਤਾਰੇ ਵਰਤੈ ਪੂਤ ਇਹ ਛੇ ਵਰਤਾਰਿਆਂ ਨੂੰ ਵਰਤਾ ਮਨ ਜਾਣ ਲਵੇ ਵਰਤਣਾ ਜਾਣਵੇ ਜੁੜਨ ਜੁੜਨਾ ਨਾ ਜਾਣੇ ਵਰਤਨ ਦੀ ਗੱਲ ਹੋਰ ਹੈ ਜੁੜਨ ਦੀ ਗੱਲ ਹੋਰ ਹੈ ਕਿਹਦੇ ਚ ਫਸੇ ਨਾ ਵਰਤਣਾ ਜਾਣੇ ਵਰਤਣਾ ਦੀ ਕੋਈ ਚੀਜ਼ ਹੋਰ ਹੈ ਉਹਦੇ ਫਸ ਜਾਣਾ ਕੁਝ ਹੋਰ ਹੈ ਹਾਂਜੀ ਪੂਤ ਤੋਂ ਭਾਵ ਕੀ ਬਣਦਾ ਜੀ ਵਰਤੈ ਪੂਤ ਮਨ ਮਨ ਮਨ ਮਨ ਅੱਛਾ ਜੀ ਮਨ ਛੇ ਵਰਤਾਰਿਆਂ ਨਾਲ ਵਰਤਣਾ ਸਿੱਖੇ ਪਰ ਫਸੇ ਨਾ ਹੈ ਜੀ ਪਰ ਫਸੇ ਨਾ ਠੀਕ ਹੈ ਜੀ ਨਾ ਸੰਸਾਰੀ ਨਾ ਉਹ ਤੂਤ ਨਾ ਸੰਸਾਰੀ ਆ ਉਹ ਕਿ ਸੰਸਾਰੀ ਤਾਂ ਨਹੀਂ ਵਰਤਦਾ ਜਿਹੜਾ ਹੈ ਨਾ ਸੰਸਾਰੀ ਆ ਨਾ ਨਿਰਾਕਾਰੀ ਹੈ ਉਹ ਵਿਚਾਲੇ ਹੈ ਜੀ ਜਿਹੜੇ ਛਿਆਂ ਵਰਤਾਰਿਆਂ ਵਿੱਚ ਵਰਤਦਾ ਹੈ ਉਹ ਨਾ ਸੰਸਾਰੀ ਹੈ ਨਾ ਉਹ ਤੂਤ ਹੈ ਤੇ ਆਪਾਂ ਸਮਝਣਾ ਕੀ ਹੈ ਇਸ ਗੱਲ ਤੋਂ ਕਿ ਉਹ ਅਜੇ ਗੰਗ ਜਮਨ ਕੇ ਅੰਤਰੇ ਹੈ ਹਾਂਜੀ ਹਾਂ ਹਾਂ ਅਜੋ ਨਾ ਉਹ ਫਸਿਆ ਹੋਇਆ ਮਾਇਆ ਚ ਨਾ ਮਾਇਆ ਛੱਡੀ ਹੋਈ ਉਹਨੇ ਮਾਇਆ ਵਿੱਚ ਦਾਸੀ ਹੈ ਅੱਛਾ ਗੁਰਮੁਖ ਕਮਾਇਆ ਵਿੱਚ ਉਦਾਸੀ ਉਦਾਸੀ ਤਾਂ ਹੈ ਉਹ ਫਸਿਆ ਨਹੀਂ ਹੋਇਆ ਮਾਇਆ 'ਚ ਵਰਤਾਰੇ ਜੂਰ ਵਰਤਾ ਛੇ ਹਾਂਜੀ ਨਿਰੰਕਾਰ ਜੋ ਰਹਿ ਸਮਾਏ ਕਾਹੇ ਭੀਖਿਆ ਮੰਗਣ ਜਾਏ ਨਿਰੰਕਾਰ ਜੋ ਰਹੇ ਸਮਾਏ ਜੋ ਨਿਰੰਕਾਰ ਦੇ ਵਿੱਚ ਸਮਾਇਆ ਰਹੇ ਜੋ ਆਪਣੇ ਮੂਰ 'ਚ ਸਮਾਇਆ ਰਹੇ ਜੇ ਮਨ 'ਚ ਟਿਕ ਹੋ ਕੇ ਸਮਾਏ ਰਹਿਣ ਉਹ ਕਿਉਂ ਜਾਵੇ ਭੀਖਿਆ ਮੰਗਣ ਨੂੰ ਕੀ ਲੋੜ ਪਈ ਹੈ ਉਹ ਉਹਦੇ ਕੋਲ ਤਾਂ ਆਪ ਹੀ ਆ ਜਾਂਦੇ ਨੇ ਗੁਰੂ ਨਾਨਕ ਸਾਹਿਬ ਫਿਰਿਆ ਕਦੇ ਮੰਗਿਆ ਨਹੀਂ ਕੇ ਦੇ ਜਾ ਕੇ ਸਾਰ ਜੋ ਲਿਖਿਆ ਹੋਇਆ ਆਪੇ ਆ ਜਾਣਾ ਠੀਕ ਹੈ ਜੀ ਨਿਰੰਕਾਰ ਜੋ ਰਹੇ ਸਮਾਏ ਹੁਣੇ ਮਨ ਚਿਤਨੇ ਨੇ ਕੋ ਕੇ ਨਿਰੰਕਾਰ ਸਮਾਉਣਾ ਹੈ ਜੀ ਹਾਂ ਨਿਰੰਕਾਰ ਦੇ ਵਿੱਚ ਇੱਕ ਕਿਤੇ ਦੋਇਆ ਹੋਇਆ ਦੋਏ ਨਿਰਾਕਾਰੇ ਨੇ ਇੱਕ ਹੋਇਆ ਹੋਇਆ ਨਿਰੰਕਾਰੇ ਹੁੰਦਾ ਹੈ ਹਾਂ ਜੀ ਜੋ ਰਹੇ ਸਮਾਏ ਤੋਂ ਭਾਵ ਕੀ ਬਣਦਾ ਕਿਹਨੇ ਸਮਾਉਣਾ ਨਿਰੰਕਾਰ ਚ ਬਸ ਆਪ ਵਿੱਚ ਉਹ ਕਹਿੰਦੇ ਪਾਣੀ ਦੁੱਧ ਚ ਮਿਲਿਆ ਦੁੱਧ ਪਾਣੀ ਚ ਮਿਲਿਆ ਦੁੱਧ ਪਾਣੀ ਚ ਸਮਾਇਆ ਪਾਣੀ ਦੁੱਧ ਸਮਾਇਆ ਹੋਇਆ ਠੀਕ ਹੈ ਪਰ ਮਨ ਚਿੱਤ ਇਹ ਹੁਣ ਦੋ ਪਦਾਰਥਾਂ ਦੀ ਗੱਲ ਹੋ ਰਹੀ ਕਿ ਚਾਰ ਦੀ ਨਿਰੰਕਾਰ ਜੋ ਰਹੇ ਸਮਾਈ ਸਮਾਏ ਹੋਏ ਤਾਂ ਜੋ ਦੋ ਪਦਾਰਥਾਂ ਦੀ ਉਹ ਗੱਲ ਹੈ ਅੱਛਾ ਜੀ ਕਾਹੇ ਪੀਖਿਆ ਮੰਗਣ ਜਾਏ ਉਹ ਥੱਲੇ ਦੀ ਗੱਲ ਹੈ ਜੋ ਤਾਂ ਕਿਉਂ ਮੰਗਣ ਜਾਵੇ ਹੋ ਉਹ ਜੇ ਇੰਨਾ ਵੀ ਸੰਤੋਖੀ ਵੀ ਹੋਵੇ ਤਾਂ ਵੀ ਕਿਉਂ ਜਾਵੇ ਮੰਗਣ ਕਹਿਣ ਦਾ ਤਾਂ ਮਤਲਬ ਜੇ ਪੜਿਓ ਤੁਹਾਨੂੰ ਸੰਤੋਖ ਵੀ ਹੈ ਨਹੀਂ ਸਮਝ ਵੀ ਹੈ ਨਹੀਂ ਵੀ ਅਜੇ ਤਾਂ ਤੁਹਾਡੇ ਕੋਲ ਦੋ ਪਦਾਰਥ ਨਹੀਂ ਆਏ ਠੀਕ ਹੈ ਜੀ ਹਾਂਜੀ ਪੌੜੀ ਹਰ ਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਹਰ ਮੰਦਰ ਕਹਿੰਦੇ ਉਹਨੂੰ ਆਖਣਾ ਚਾਹੀਦਾ ਜਿੱਥੋਂ ਹਰ ਜਾਣ ਲਈਏ ਜਿੱਥੋਂ ਹਰ ਨੂੰ ਲੱਭ ਲਈਏ ਹਰ ਮੰਦਰ ਹਰ ਮੰਦਰ ਫਿਰ ਹਿਰਦਾ ਹੋਇਆ ਘਟ ਘਟ ਮੈਂ ਹਰ ਜੂ ਬਸਾ ਹਰ ਜੂ ਜਿੱਥੇ ਬਸਦਾ ਉੱਥੇ ਆਲੂ ਜਾਣਾ ਜੋ ਘਟ ਘਟ ਮੈਂ ਹਰ ਜੂ ਬਸਾ ਸੰਤਰ ਕਹੋ ਪੁਕਾਰ ਹੁਣ ਜਿਹੜਾ ਅਸੀਂ ਬਾਹਰ ਐ ਬੈਠੇ ਕਿਸੇ ਦੇ ਕਹਿਤਾ ਹੈ ਤੇ ਹੁਣ ਸਾਨੂੰ ਮੁਸ਼ਕਲ ਪੈਦਾ ਹੋ ਗਈ ਐ ਜੀ ਮੁਸ਼ਕਲਾਂ ਪੈਦਾ ਹੋਈ ਹੋਈਆਂ ਸੀਆਂ ਬਿਨਾ ਵਿਚਾਰੇ ਗੱਲਾਂ ਮੂੰਹ ਕੱਢ ਦਿੱਤੀਆਂ ਉਹ ਗੱਲਾਂ ਦੁਨੀਆ ਦੇ ਵਿੱਚ ਪ੍ਰਚਲਿਤ ਹੋ ਗਈਆਂ ਹਰ ਇੱਕ ਦੇ ਮੂੰਹ ਤੇ ਚੜ ਗਈਆਂ ਉਹ ਗੁਰਬਾਣੀ ਨੇ ਦਰੁਸਤ ਕੀਤੀਆਂ ਨੇ ਉਹ ਸਾਨੂੰ ਵੀ ਦਰੁਸਤ ਕਰਨਾ ਪਊਗਾ ਹੁਣ ਤਪਦੇ ਨੇ ਜਿਹੜੇ ਮੂਰਖ ਨੇ ਸਿੱਖੀ ਤੋਂ ਹਜ਼ਾਰਾਂ ਕੋਹਾਂ ਦੂਰ ਨੇ ਨਾ ਸਿੱਖੀ ਉਹਨਾਂ ਨੇ ਮੰਨਣੀ ਨਾ ਸਿੱਖੀ ਦੀ ਉਹਨਾਂ ਨੂੰ ਮੰਨਣ ਦੀ ਲੋੜ ਹੈ ਐਵੇਂ ਆਪਣੇ ਫਰੀਦ ਚੰਗੇ ਸਿੱਖਾਂ ਸੀ ਸਿੱਖਾਂ ਉਹ ਦੱਬਦੇ ਨੇ ਜ਼ਿਆਦਾ ਵੀ ਐ ਕਿਉਂ ਕਹਿਤਾ ਹੂੰ ਕਿਉਂ ਕਹਿਤਾ ਸੱਚ ਕਹਿ ਨਹੀਂ ਰਹੀ ਹੈ ਕੁਰਬਾਨੀ ਸੱਚ ਨਹੀਂ ਹਟਿਆ ਕੋਈ ਵੀ ਬਖਸ਼ ਕਹਿੰਦੇ ਰਹੇ ਹਾਂਜੀ ਮਾਨਸ ਦੇਹ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਸਰੀਰ ਭਾਵੇਂ ਮਨੁੱਖੀ ਹੈ ਪਰ ਪ੍ਰਾਪਤੀ ਕਿਵੇਂ ਹੋਈ ਹੈ ਗੁਰ ਕੇ ਬਚਨ ਹੈ ਜਿਹੜੇ ਗੁਰਬਾਣੀ ਗੁਰ ਕੇ ਬਚਨ ਨੇ ਪ੍ਰਾਪਤੀ ਗੁਰਬਚਨਾਂ ਨਾਲ ਹੋਈ ਹੈ ਗੁਰ ਉਪਦੇਸ਼ ਨਾਲ ਹੋਈ ਹੈ ਇਹਦੇ ਨਾਲ ਪ੍ਰਾਪਤੀ ਹੋਣੀ ਹੈ ਇਹਦੇ ਨਾਲ ਸਮਝ ਆਉਣੀ ਹੈ ਇਹਦੇ ਨਾਲ ਸੋਝੀ ਮਿਲਣੀ ਹੈ ਇਹਦੇ ਨਾਲ ਗਿਆਨ ਮਿਲਣਾ ਗਿਆਨ ਸਬਦ ਦਾ ਮਨ ਆਪੇ ਕਾਬੂ ਹੋ ਗਿਆ ਮਨ ਕਾਬੂ ਹੋ ਗਿਆ ਸੰਤੋਖੀ ਹੋ ਗਿਆ ਮਾਇਆ ਦੀ ਵੀ ਸਮਝ ਆ ਜਾਣੀ ਹੈ ਕਿੰਨੀ ਚਾਹੀਦੀ ਹੈ ਕਿੰਨੀ ਨਹੀਂ ਚਾਹੀਦੀ ਜਿਹੜੀ ਤੈਨੂੰ ਆਪੇ ਮਿਲ ਜਾਣੀ ਹੈ ਜਿੰਨੀ ਉਹਨੇ ਦੇਣੀਆਂ ਤੋਂ ਵੱਧ ਮਿਲਣੀ ਵੀ ਹੈ ਨਹੀਂ ਆਪਣੀ ਸਮਝ ਆ ਕੇ ਟਿਕ ਜੂਗਾ ਮਨ ਹਾਂਜੀ ਸਭ ਆਤਮ ਰਾਮ ਪਛਾਤਾ ਆ ਸਾਰਿਆਂ ਦੇ ਆਤਮ ਰਾਮ ਨੂੰ ਪਛਾਣ ਲਿਆ ਆਤਮ ਹੀ ਰਾਮ ਹੈ ਤੇ ਆਤਮ ਹੀ ਰਾਮ ਹੈ ਤਾਂ ਉਹ ਨੀਚ ਦਾ ਪਰਮਾਤਮਾ ਆਪੇ ਹੀ ਮਿਟ ਗਿਆ ਚਾਰੇ ਵਰਨ ਆਪੇ ਹੀ ਖਤਮ ਹੋ ਗਏ ਆਪਣਾ ਹੀ ਰੂਪ ਦਿਖਣ ਲੱਗੇ ਇੱਕ ਪਤਾ ਇੱਕ ਸਕੇ ਹਮ ਬਾਹਰ ਦੂਆ ਕੋਈ ਹੈ ਹੀ ਨਹੀਂ ਇਹ ਸਾਬਤ ਆਪੇ ਹੀ ਹੋ ਗਿਆ ਕਹਿਣ ਦਾ ਭਾਵ ਕੀ ਹੈ ਜੀ ਮਾਨਸ ਦੇ ਗੁਰਬਚਨੀ ਪਾਇਆ ਕਿ ਮਾਨਸ ਦੇਹ ਦੇ ਵਿੱਚੋਂ ਗੁਰ ਦੇ ਬਚਨਾਂ ਨਾਲ ਹਰ ਪਾ ਲਿਆ ਹੈ ਜੀ ਖਾ ਸਰੀਰ ਧਾਰਨ ਕਰਨ ਤੋਂ ਬਾਅਦ ਹੀ ਗੁਰ ਸ਼ਬਦ ਸੁਣਦਾ ਹੈ ਹੋਰ ਕਿਸੇ ਦੇਹ ਦੇ ਵਿੱਚ ਉਪਦੇਸ਼ ਹੈ ਨਹੀਂ ਨਾ ਮਨੁੱਖਾ ਦੇ ਤੋਂ ਅੱਛਾ ਜੀ ਰਾਸੀ ਲੱਖ ਜੂਨ ਦੇ ਵਿੱਚ ਤਾਂ ਪਾਇਆ ਨਹੀਂ ਜਾ ਸਕਦਾ ਕਿਉਂ ਉੱਥੇ ਗੁਰ ਸ਼ਬਦ ਨਹੀਂ ਹੈ ਗੁਰਬਚਨ ਨਹੀਂ ਹੈ ਉੱਥੇ ਸਮਝ ਦੀ ਗੱਲ ਨਹੀਂ ਹੈ ਅਣਦੇ ਦੇ ਵਿੱਚ ਆ ਕੇ ਗੁਰ ਸ਼ਬਦ ਜੇ ਮਿਲੇ ਗੁਰ ਉਪਦੇਸ਼ ਮਿਲੇ ਤਾਂ ਪ੍ਰਾਪਤੀ ਹੋ ਜਾਂਦੀ ਹੈ ਮੰਜ਼ਲ ਤੱਕ ਪਹੁੰਚ ਜਾਂਦਾ ਠੀਕ ਹੈ ਜੀ ਹਾਂਜੀ ਬਾਹਰ ਮੂਲ ਨਾ ਖੋਜੀਏ ਘਰ ਮਾਹੇ ਵਿਦਾ ਫਿਰ ਬਾਹਰ ਕਾਸ ਨੂੰ ਖੋਜੂਗਾ ਹੁਣ ਅਸੀਂ ਜੇ ਮੰਦਰ ਬਾਹਰ ਬਣਾ ਤਾਂ ਖੋਜ ਲੋ ਫਿਰ ਜਾ ਕੇ ਉੱਥੇ ਕਿਵੇਂ ਮਿਲ ਜੂਗਾ ਕਿੱਡਾ ਬੜਾ ਭਲੇਖਾ ਪਾਈ ਬੈਠੇ ਨੇ ਕੋਈ ਸੱਚਖੰਡ ਬਣਾਈ ਬੈਠਾ ਕੋਈ ਕੁਝ ਬਣਾਈ ਬੈਠਾ ਲੋਕ ਮਖੌਲ ਕਰਦੇ ਨੇ ਬਾਕੀ ਛਾਣੇ ਜਿਹੜੇ ਬੰਦੇ ਨੇ ਠੀਕ ਹੈ ਜੀ ਕਿਹਨੂੰ ਛੱਡ ਕੇ ਸਮਾਂ ਲਵਾਣੇ ਵੀ ਝੂਠ ਬੋਲਦੇ ਨੇ ਲੋਕ ਪਖੰਡੀ ਨੇ ਲੋਕ ਆਪਣਾ ਜਿਹੜਾ ਮੂਲ ਹੈ ਇਹਨੂੰ ਬਾਹਰ ਨਹੀਂ ਅੰਦਰ ਹੀ ਹੈ ਤੁਹਾਡੇ ਬਾਹਰ ਉਹ ਚੀਜ਼ ਮੂਲ ਜਿਹੜੀ 6 ਗਿਆਨ ਅੰਦਰਾਂ ਦੇ ਵਿੱਚ ਹੈ ਸਾਡੇ 5 ਗਿਆਨ ਅੰਦਰਾਂ ਦੇ ਬਲਕਿ ਵਿੱਚ ਹੈ 5 ਗਿਆਨ ਅੰਦਰਾਂ ਦੇ ਜਿਹੜੀ ਕੰਡਰ ਹੈ ਉਹ ਬਾਹਰ ਅਸੀਂ ਫਿਰ ਸਕਦੀ ਹੈ ਉਹ ਮਾਇਆ ਹੀ ਮਾਇਆ ਜਿਹੜਾ 6ਵਾਂ ਗਿਆਨ ਅੰਦਰ ਹੈ ਬੁੱਧੀ ਹੈ ਉਹਦੀ ਪਕੜ ਚਾਉਣੀ ਹੈ ਉਹਦੀ ਸਮਝ ਚਾਉਣੀ ਉਹ ਵੀ ਜਾਂ ਬੁੱਧ ਬਦਲ ਜਾਣੀ ਹੈ ਗੁਰੂ ਉਪਦੇਸ਼ ਨਾਲ ਜਾਂ ਗੁਰਬਾਣੀ ਤੋਂ ਬਣਾਉਂਦੇ ਅਸੀਂ ਗੁਰਬਾਣੀ ਨੂੰ ਗੁਰੂ ਮੰਨ ਕੇ ਫਿਰ ਸਮਝ ਆ ਜੀ ਪਰ ਅਸੀਂ ਗੁਰਬਾਣੀ ਨੂੰ ਬਣਦੇ ਹਾਂ ਹਾਂਜੀ ਘਰ ਮਾਹੇ ਵਿਧਾਤਾ ਵਿਧਾਤਾ ਦਾ ਘਰ ਦੇ ਵਿੱਚੇ ਮਿਲ ਜਾਣਾ ਅੰਦਰੇ ਮਿਲ ਜਾਣਾ ਕਹਿਣ ਦਾ ਮਤਲਬ ਚੇਤਨ ਅੰਦਰ ਹੈ ਬਾਹਰ ਨਹੀਂ ਹੈ ਆਪਣੇ ਅੰਦਰ ਚੇਤਨ ਨੂੰ ਬਾਹਰ ਨਿਕਲਦਾ ਵੀ ਹੈ ਜੇ ਸਰੀਰ ਤੋਂ ਸਾਡੀ ਪਕੜ ਨਹੀਂ ਆ ਸਕਦਾ ਬਾਹਰੋਂ ਸਾਡੇ ਕੋ ਗਿਆਨ ਅੰਦਰ ਕਿਹੜਾ ਦੇਖਣ ਵਾਲਾ ਉਹ ਅੰਦਰੋਂ ਦਾ ਉਹ ਅਸੀਂ ਅਨੁਭਵ ਕਰ ਸਕਦੇ ਹਾਂ ਸਮਝ ਸਕਦੇ ਹਾਂ ਦੇਖ ਸਕਦੇ ਹਾਂ ਜਾਣ ਸਕਦੇ ਹਾਂ ਬਾਹਰੋਂ ਨਹੀਂ ਜਾਣ ਸਕਦੇ ਸਾਡੇ ਕੋਲ ਪਾਵਰ ਨਹੀਂ ਹੈ ਆਪਣੇ ਆਪ ਨੂੰ ਜਾਣ ਸਕਦੇ ਹਾਂ ਹਾਂਜੀ ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿੰਨੀ ਜਨਮ ਗਵਾਤਾ ਮਨਮੁਖਾਂ ਨੇ ਹਰ ਮੰਦਰ ਦੀ ਸਾਰ ਨਹੀਂ ਜਾਣੀ ਇਸ ਕਰਕੇ ਉਹਨਾਂ ਨੇ ਜਨਮ ਗਵਾ ਲਿਆ ਆਪਣਾ ਹਰ ਮੰਦਰ ਬਾਹਰ ਬਣਾਈ ਬੈਠੇ ਨੇ ਹਰ ਮੰਦਰ ਬਾਹਰ ਨਹੀਂ ਹੁੰਦਾ ਹਰ ਬਾਹਰ ਨਹੀਂ ਹੁੰਦਾ ਹਰ ਬਾਹਰ ਨਜ਼ਰ ਨਹੀਂ ਆਉਂਦਾ ਹਿਰਦੇ ਮਾਂ ਹਿਰਦੇ 'ਚ ਹੁੰਦਾ ਹਰ ਫਿਰਦਾ ਹੀ ਹਰ ਮੰਦਰ ਹੁੰਦਾ ਤੇ ਮਨਮੁਖਾਂ ਨੇ ਬਾਹਰ ਹੋਇਆ ਹਰ ਮੰਦਰ ਹੈ ਬਾਹਰੋਂ ਢੋੜਦੇ ਨੇ ਤਾਂ ਇਸ ਕਰਕੇ ਬਾਹਰੋਂ ਮਿਲਿਆ ਹੈ ਨਹੀਂ ਮਿਲਦਾ ਉਹਨਾਂ ਨੂੰ ਹੈ ਨਹੀਂ ਸਾਰੀ ਜ਼ਿੰਦਗੀ ਢੋੜਦੇ ਰਹਿੰਦੇ ਨੇ ਇਸ ਕਰਕੇ ਉਹਨਾਂ ਦਾ ਜਨਮ ਜਾਈ ਚਲਿਆ ਜਾਂਦਾ ਢੋੜਦਿਆਂ ਦਾ ਠੀਕ ਹੈ ਜੀ ਉੱਥੇ ਤਾਂ ਹੁਣ ਬਾਹਰ ਹਰਮੰਦਰ ਬਣਾ ਕੇ ਤਾਂ ਹੁਣ ਪੂਰਾ ਬਿਜ਼ਨਸ ਚੱਲਦਾ ਜੀ ਉੱਥੇ ਲੋਕ ਕਿੰਨੇ ਲੋਕ ਤਾਂ ਤਨਖਾਹ ਲੈਣੇ ਉੱਥੇ ਹੁਣ ਮਾਇਆ ਤਾਂ ਮਿਲਦੀ ਹੈ ਉੱਥੋਂ ਮਾਇਆ ਚੋਂ ਹਰ ਹਰਮੰਦਰ ਚ ਮਾਇਆ ਹੀ ਮਿਲੂਗੀ ਨਾਮ ਨਹੀਂ ਮਿਲਣਾ ਹਰ ਨਹੀਂ ਮਿਲਣਾ ਹਾਂਜੀ ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ ਉਹ ਹਰਤਾ ਸਾਰਿਆਂ ਦੇ ਵਰਤਦਾ ਅੰਦਰੋਂ ਹੀ ਮਿਲਣਾ ਸਭ ਨੂੰ ਜਿਹਨੂੰ ਵੀ ਮਿਲਣਾ ਜਿਹਨੂੰ ਮਿਲਿਆ ਅੰਦਰੋਂ ਮਿਲਿਆ ਦਾਨ ਵੀ ਜਿਹਨੂੰ ਮਿਲੂ ਅੰਦਰੋਂ ਮਿਲੂ ਖੋਜਣਾ ਪਊਗਾ ਗੁਰਮੁਖੀ ਢੂੰਡ ਢੰਡੇਂਦੇ ਆ ਹਰ ਸੱਜਣ ਲੱਦਾ ਰਾਮ ਰਾਜੇ ਗੁਰਮੁਖਾਂ ਨੇ ਖੋਜਿਆ ਹਰ ਅੰਦਰੋਂ ਹਿਰਦੇ ਚੋਂ ਉਹਨਾਂ ਨੂੰ ਲੱਭ ਗਿਆ ਤੇ ਮਨਮੁਖ ਬਾਹਰ ਢੂੰਡਦੇ ਨੇ ਜਾਣਦੇ ਤਾਂ ਉਹ ਵੀ ਨੇ ਵੀ ਬਾਹਰ ਹੈ ਨਹੀਂ ਪਰ ਉਹਨਾਂ ਨੂੰ ਭੁੱਖ ਮਾਇਆ ਦੀ ਹੈ ਸਿਰਫ ਲੋਕਾਂ ਨੂੰ ਪੂਰਖੰਦ ਕੋਲ ਨੇ ਇਹ ਪ੍ਰਚਾਰ ਦੇ ਚੋਰ ਹਰਾਮ ਗੋਰ ਨੇ ਚੋਰ ਹਰਾਮ ਗੋਰ ਦਾ ਮਤਲਬ ਦੁਆਨ ਚਲਾਵੇ ਦੀ ਮਾਇਆ ਖਾਣੀ ਹੈ ਜਿਹੜਾ ਬਾਹਰ ਚਲਾਉਣਾ ਪਤਾ ਉਹਨਾਂ ਨੂੰ ਵੀ ਇੱਥੇ ਮਿਲਣਾ ਕੁਝ ਨਹੀਂ ਦੂਜਿਆਂ ਨੂੰ ਇਹ ਕਥਾ ਕਹਾਣੀਆਂ ਸੁਣਾਈ ਜਾਂਦੇ ਦੂਜੇ ਵਿਚਾਰੇ ਭਲੇਖੇ ਚ ਜਾਈ ਜਾਂਦੇ ਨੇ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਠੱਗੀ ਠੋਰੀ ਦਾ ਜਿੰਨੀ ਧਰਮ ਦੀ ਝੂਠਾ ਠੱਗੀ ਚੱਲਦੀ ਹੈ ਕਿਤੇ ਵੀ ਨਹੀਂ ਚੱਲਦੀ ਬਾਹਰ ਤੁਸੀਂ ਬਿਜ਼ਨਸ ਕਰਕੇ ਦਿਖਾਓ ਠੱਗੀ ਦਾ ਕਦੇ ਹੀ ਚੱਲਦਾ ਜਦੇ ਫੇਲ ਹੋ ਜੂ ਧਰਮ ਦਾ ਚੱਲਦਾ ਹੀ ਮੇਰੇ ਠੱਗੀ ਦੇ ਸਿਰ ਤੇ ਹੈ ਝੂਠ ਦੇ ਸਿਰ ਤੇ ਹੈ ਠੀਕ ਹੈ ਜੀ ਹਾਂਜੀ ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ ਇਹ ਸਭ ਤੋਂ ਲੰਬੀ ਪੌੜੀ ਰਹੀ ਹੈ ਸੱਤ ਸ਼ਲੋਕ ਤਾਂ ਇੱਕ ਹੈਗੇ ਗੁਰੂ ਨਾਨਕ ਸਾਹਿਬ ਦੇ ਉਸ ਤੋਂ ਪਹਿਲਾਂ ਵੀ ਇੱਕ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਹੀ ਸੀਗਾ ਜੀ ਅੱਠ ਸ਼ਲੋਕ ਤੇ ਇੱਕ ਠੀਕ ਹੈ ਜੀ ਇੱਥੇ 12ਵੀਂ ਪੌੜੀ ਸਮਾਪਤੀ ਹੈ